ਤਤ ਚੁਗੈ ਮਿਲ ਸੇ ਤਿਨ ਕੋ ਫਾਸ ਨਾ ਰੰਚ ਜਿਹੜੇ ਇੱਕੋ ਜਿਹੇ ਹੁੰਦੇ ਨੇ ਪੰਜ ਇੱਕੋ ਜਿਹੇ ਗੁਰਮੁਖ ਪੰਜ ਗੁਰਮੁਖ ਨੂੰ ਕਹਿੰਦੇ ਨੇ ਜਿਹੜਾ ਮਾਇਆ ਵਿੱਚ ਉਦਾਸੀ ਹੈ ਸਰੀਰ ਵਿੱਚ ਹੁੰਦਾ ਹੋਇਆ ਵੀ ਸਰੀਰ ਨਾਲ ਨਹੀਂ ਜੁੜਿਆ ਹੋਇਆ ਉਹ ਪੰਜ ਹੈ ਉਹੀ ਦਰਗਾਹ ਪ੍ਰਮਾਣ ਪੰਚੇ ਪਾਵੈ ਦਰਗਾਹ ਮਾਣ ਦਰਗਾਹ ਇੱਕ ਨਹੀਂ ਹੈ ਸਾਰੇ ਜਿੰਨੇ ਬੈਠੇ ਦਰਗਾਹ ਜੋ ਪੰਜ ਨੇ ਉਹਨਾਂ ਇਕੱਠਿਆਂ ਦੀ ਜਿਹੜੀ ਆਵਾਜ਼ ਹੈ ਸਲਾਹ ਹੈ ਉਹੀ ਹੁਕਮ ਇਕੱਠਿਆਂ ਸਾਰਿਆਂ ਦੀ ਜਿਹੜੀ ਇੱਛਾ ਹੈ ਉਹੀ ਰਜ਼ਾ ਹੈ ਉਸੇ ਤਾਂ ਨਾ ਪਾਣਾ ਉਹ ਮੰਨਣਾ ਇੱਕ ਦਾ ਨਹੀਂ ਹੈ ਉਹ ਸਾਰਿਆਂ ਦਾ ਹੀ ਹੈ ਪਾਣਾ ਇੱਕ ਹੈ ਸਾਰਿਆਂ ਦਾ ਹੀ ਅਨੇਕ ਹੈ ਫਿਰ ਇੱਕ ਹੈ ਹੁਕਮ ਇੱਕ ਦੇ ਰਹੇ ਨੇ ਉਹ ਤੇ ਹੈ ਅਨੇਕ ਗਿਣਤੀ ਕੋਈ ਨਹੀਂ ਕਿਤੇ ਨਹੀਂ ਪਰ ਹੁਕਮ ਇੱਕੋ ਹੀ ਹੈ ਸਾਰਾ ਉਹਨਾਂ ਦਾ ਸਾਰਿਆਂ ਦਾ ਸੁਬਚਾ ਧਾਰਾ ਸੁਬਚੀ ਸਲਾਹ ਇੱਕ ਹੈ ਕਿਸੇ 'ਚ ਕੋਈ ਭਰਮ ਭੇਦ ਨਹੀਂ ਹੈ ਕੋਈ ਇਤਰਾਜ਼ ਨਹੀਂ ਹੈ ਉਹ ਹੁਕਮ ਹੈ ਪੜ ਲੈ ਤਤ ਚੁਗੈ ਮਿਲੇ ਇੱਕ ਸੇ ਤਤ ਚੁਗੈ ਮਿਲੇ ਇੱਕ ਸੇ ਗੁਰਮੁਖ ਗੁਰਮੁਖ ਜਦ ਇਕੱਠੇ ਹੋ ਕੇ ਬਹਿਨੇ ਨੇ ਨਾ ਆ ਚਿੱਤਰ ਮਨ ਇੱਕੋ ਹੋ ਜਾਂਦੇ ਨੇ ਦੋਏ ਜੇ ਮਨ ਬਲਤਾ ਹਮੇਸ਼ਾ ਸਰੀਰ ਨਾਲ ਜੁੜਿਆ ਹੋਇਆ ਹੈ ਜਦੋਂ ਇਹ ਗੁਰ ਮਾਇਆ ਵਿੱਚ ਉਦਾਸੀ ਹੋ ਜਾਂਦਾ ਮਨ ਸਰੀਰ ਨਾਲ ਮਾਇਆ ਨਾਲ ਮਾਇਆ ਨੂੰ ਤਿਆਗ ਦਿੰਦਾ ਹੈ ਮਾਇਆ ਦਾ ਉਹ ਤਿਆਗ ਦਿੰਦਾ ਜਦ ਫਿਰ ਇਹ ਚਿੱਤ ਵਰਗਾ ਹੀ ਹੋ ਜਾਂਦਾ ਚਿੱਤ ਮਾਇਆ ਤੋਂ ਅਲਿਪਤ ਹੈ ਇਹ ਮਾਇਆ 'ਚ ਲਿਪਤ ਹੈ ਜਦ ਇਹ ਵੀ ਮਾਇਆ ਤੋਂ ਅਲਿਪਤ ਹੋ ਜਾਂਦਾ ਮਨ ਫਿਰ ਦੋਏ ਏਕ ਸੇ ਹੋ ਜਾਂਦੇ ਨੇ ਫਿਰ ਤਤ ਗਿਆਨ ਚੁਗਦੇ ਨੇ ਫਿਰ ਤਤ ਨੂੰ ਸਮਝਦੇ ਨੇ ਗੁਰਬਾਣੀ ਦਾ ਤਤ ਉਦੋਂ ਹਾਸਲ ਕਰਦੇ ਨੇ ਤਿੰਨ ਕੋ ਫਾਸਲਾ ਗੁਰਮੁਖ ਗੁਰਮੁਖ ਇਕੱਠੇ ਬੈਠ ਕੇ ਗੁਰਮੁਖ ਬੈਠੋ ਸਫਾ ਵਿਛਾਈ ਸਫਾ ਵਿਛਾਈ ਗੁਰਮੁਖ ਇਕੱਠੇ ਹੋ ਕੇ ਬੈਠ ਕੇ ਤਾਂ ਤਤ ਕੱਢ ਲੈਣਗੇ ਗੁਰਬਾਣੀ ਦਾ ਚੁਗ ਲੈਣਗੇ ਮਤ ਵਿੱਚ ਰਤਨ ਜਵਾਰ ਬਾਣਕ ਇਹ ਸਾਰੇ ਚੁਗ ਲੈਣਗੇ ਜੋ ਮਨਮੁਖ ਨਹੀਂ ਕਦੇ ਵੀ ਕਰਨਗੇ ਕਰ ਮਨਮੁਖ ਚਾਹੇ ਕਰੋੜਾਂ ਲੱਖਾਂ ਇਕੱਠੇ ਬੈਠ ਜਾਣ ਭੀੜ ਇਕੱਠੀ ਕਰ ਲੈਣ ਪਰ ਤਤ ਕਦੇ ਨਹੀਂ ਚੁਗਦੇ ਉਹ ਕੀ ਕਰਦੇ ਨੇ ਉਹਦਾ ਡੱਡਾ ਚੁਗਦੇ ਨੇ ਮਾਇਆ ਧਾਰੀ ਹੁੰਦੇ ਨੇ ਮਾਇਆ ਦੀਆਂ ਗੱਲਾਂ ਕਰਦੇ ਨੇ ਉਥੇ ਕੀ ਹੋਊ ਉਥੇ ਰਾਜ ਕਿਵੇਂ ਕਰਨਾ ਸੰਸਾਰੀ ਲੜਾਈ ਹੁੰਦੀ ਹੈ ਉਹਨਾਂ ਦੀ ਸੰਸਾਰੀ ਪਦਾਰਥਾਂ ਦੀ ਲੜਾਈ ਹੁੰਦੀ ਹੈ ਇਹਨਾਂ ਦੀ ਸੰਸਾਰੀ ਪਦਾਰਥਾਂ ਦੀ ਲੜਾਈ ਨਹੀਂ ਹੁੰਦੀ ਇਹ ਉਹ ਤਨ ਗੁਰਮੁਖ ਉਹ ਤਨ ਇਕੱਠਾ ਕਰਦੇ ਨੇ ਜਿਹੜਾ ਦਰਗਾਹ ਤੱਕ ਨਾਲ ਜਾਣ ਵਾਲਾ ਹੈ ਉਹ ਵਿਚਾਰਧਾਰਾ ਇਕੱਠੇ ਕਰਦੇ ਨੇ ਗੁਰਬਾਣੀ ਦਾ ਵੀ ਆਸਰਾ ਲੈ ਕੇ ਉਹ ਗੱਲਾਂ ਦੇ ਅਰਥ ਬਦਲਦੇ ਨੇ ਜਿਹੜੇ ਇੱਥੇ ਰਹਿ ਜਾਣਗੇ ਉਹਦੇ ਖਾਤਰ ਸਾਰੀ ਜ਼ਿੰਦਗੀ ਜਸਤਜੂ ਕਰਦੇ ਨੇ ਜਿਹਦਾ ਤਸੂ ਜਿੰਨਾ ਹਿੱਸਾ ਵੀ ਉਹਨਾਂ ਦੇ ਨਾਲ ਨਹੀਂ ਜੁੜਦਾ ਕਰਤੀ ਵਰ ਵੀ ਉਹ ਮਾਲ ਇਕੱਠਾ ਕੀਤਾ ਇਹਨਾਂ ਦੇ ਨਾਲ ਨਹੀਂ ਜੁੜਦਾ ਸਾਰਾ ਜੀਵਨ ਆ ਜਾਈ ਗਵਾ ਲੈਣਗੇ ਪਰ ਤਤ ਦੀ ਗੱਲ ਨਹੀਂ ਕਰਨਗੇ ਕਦੇ ਵੀ ਇਸ ਕਰਕੇ ਗੁਰਦੁਆਰਿਆਂ 'ਚ ਤਤ ਦੀ ਗੱਲ ਮਿਸਿੰਗ ਹੈ ਇਹ ਤਾਂ ਸਾਫ਼ ਹੈ ਕਿ ਜਿਹੜੇ ਗੁਰਦੁਆਰੇ ਜਾਂਦੇ ਨੇ ਉਹਨਾਂ 'ਚ ਐ ਲੋਕ ਨਹੀਂ ਹੁੰਦੇ ਜਿਹਨਾਂ ਬਾਰੇ ਗੱਲ ਕੀਤੀ ਹੋਈ ਹੈ ਤਤ ਚੁਗੈ ਮਿਲ ਏਕ ਸੇ ਤਿੰਨ ਕੋ ਫਾਸਨਾ ਰੰਚ ਤਿੰਨ ਕੋ ਫਾਸਨਾ ਰੰਚ ਉਹ ਤਾਂ ਵਾਇਜ ਫਸਦੇ ਹੀ ਨਹੀਂ ਹਨ ਉਹ ਨਹੀਂ ਵਾਇਜ ਫਸ ਸਕਦੇ ਭਰਮ 'ਚ ਫਸਦੇ ਨਹੀਂ ਭਰਮ ਜਾਲ 'ਚ ਨਹੀਂ ਫਸਦੇ ਜਾਮ ਦੇ ਜਾਲ 'ਚ ਨਹੀਂ ਫਸਦੇ ਬਨੋ ਕਾਮਨਾਵਾਂ ਪੂਰੀਆਂ ਕਰਾਉਣ ਵਾਲੇ ਆ ਕਰਨ ਦੀ ਅਰਦਾਸ ਕਰਨ ਵਾਲੇ ਸਾਰੇ ਜਮ ਦੇ ਜਾਲ 'ਚ ਫਸਣਗੇ ਜਮ ਦੇ ਜਾਲ ਚ ਫਸਾਇਆ ਜਾਂਦਾ ਗੁਰਬਾਣੀ ਨੂੰ ਮੂਰੇ ਰੱਖ ਕੇ ਹੁਣ ਚਲ ਕੇ ਜਾਂਦੇ ਜਾਲ ਚ ਕਢਾਉਣ ਵਾਲੀ ਚੀਜ਼ ਹੈ ਬਚਾਉਣ ਵਾਲੀ ਹੈ ਕਿਵੇਂ ਜਾਂਦੇ ਜਾਲ ਚੋਂ ਅਸੀਂ ਬਚ ਕੇ ਰਹਿ ਸਕਦੇ ਹਾਂ ਸੰਸਾਰ ਵਿੱਚ ਸਾਰਾ ਗਿਆਨ ਗੁਰਬਾਣੀ ਦਾ ਹੈ ਇਹਦਾ ਇਸਤੇਮਾਲ ਕੀ ਹੋ ਰਿਹਾ ਜਮ ਦੇ ਜਾਲ ਚ ਫਸਾਉਣ ਦਾ ਇਸਤੇਮਾਲ ਹੋ ਰਿਹਾ ਕੌਣ ਕਰ ਰਹੇ ਨੇ ਕਿਉਂ ਕਰ ਰਹੇ ਨੇ ਇਹ ਸਭ ਪਤਾ ਹੀ ਹੈ ਨਾ ਗੋਲ ਕੋ ਹੁੰਦੀ ਗੁਰਦੁਆਰੇ ਜਨਾਏ ਕੰਮ ਹੁੰਦਾ ਸ਼ੁਰੂ ਇਹ ਕੰਮ ਗੋਲ ਕਨੇ ਕਰਾਤਾ ਸ਼ੁਰੂ ਜਦੋਂ ਧਰਮ ਧੰਦਾ ਬਣ ਜਵੇ ਤਾਂ ਇਹੀ ਕੰਮ ਹੋਊਗਾ ਧਰਮ ਧੰਦਾ ਬਣ ਚੁੱਕਿਆ ਧੰਦਾ ਦਾ ਸੰਸਾਰੀ ਲਾਹਾ ਹੁੰਦਾ ਧੰਦਾ ਸੰਸਾਰੀ ਲਾਹਾ ਹੁੰਦਾ ਧਰਮ ਦਾ ਧੰਦਾ ਤਨਖਾਹ ਮਿਲਦੀਆਂ ਨੇ ਡਿਊਟੀਆਂ ਬਦਲਦੀਆਂ ਨੇ 10 ਮਿੰਟ ਵੀ ਕੋਈ ਲੇਟ ਆਉਂਦਾ ਦੂਆ ਇਤਰਾਜ਼ ਕਰਦਾ ਭਾਈ ਤੂੰ ਲੇਟ ਕਿਉਂ ਹੋਇਆ ਉਡਾਂ ਤਾਂ ਬੇਗੁਲ ਬੇਗੁਲੇ ਜਿਹੜੇ ਹਿਰਦੇ 'ਚੋਂ ਬੈਠੇ ਟਿਕੇ ਹੋਏ ਹਿਰਦੇ 'ਚ ਇੱਥੋਂ ਉੱਡ ਜਾਂਦੇ ਨੇ ਉਹ ਬੇਗੁਲ ਨੇ ਉਡਾਂ ਤਾਂ ਬੇਗੁਲ ਬੇਗੁਲੇ ਬੇਗੁਰੇ ਨੇ ਬੇਗੁਲ ਦਾ ਮਤਲਬ ਬੁਰ ਲੱਲਾ ਰਾਰੇ ਦੇ ਥਾਂ ਗਿਆਨ ਗਿਆਨਹੀਨ ਨੇ ਮੂਰਖ ਨੇ ਹੋ ਗਿਆ ਧੀਰ ਇਹ ਜਿਹੜਾ ਪੇੜ ਹੈ ਨਾ ਸਾਨੂੰ ਜਿੱਥੇ ਬੈਠੇ ਨੇ ਅਸਲ ਇਹਦਾ ਚੋਗਾ ਇੱਥੇ ਹੀ ਹੈ ਸਾਰਾ ਜਿਹੜੇ ਵਿਰਚ ਤੇ ਇਹਨੂੰ ਲਿਆ ਉੱਥੇ ਹੀ ਇਹਦਾ ਸਾਰਾ ਹੀ ਚੋਗਾ ਸਭ ਕੁਝ ਘਰ ਵਿੱਚ ਬਾਹਰ ਨਹੀਂ ਇਹ ਫਿਰ ਬਾਹਰ ਜੋਗਾ ਟੋਲਣ ਕੀ ਕਰਨ ਜਾਂਦਾ ਹੈ ਉੜਦਾ ਕਾਦੇ ਇੱਥੋਂ ਜਿਹੜੇ ਪੰਛੀ ਨੂੰ ਜਿੱਥੇ ਇਹਨੂੰ ਬਿਠਾਲਿਆ ਹੈ ਦੁਆਪਰ ਚ ਇੱਥੇ ਹੀ ਬੈਠਾ ਸੀ ਇਹ ਉੱਡ ਕੇ ਕਾਦੇ ਇੱਥੇ ਕਾਦੇ ਆ ਗਿਆ ਇੱਥੋਂ ਉੱਡ ਕੇ ਬਾਹਰ ਕਾਦੇ ਜਾਂਦਾ ਗੁਰਬਾਣੀ ਦਾ ਕਹਿੰਦੇ ਸਭ ਕੁਝ ਘਰ ਵਿੱਚ ਜਿਹਦੇ ਸਾਰਾ ਜੋਗਾ ਘਰ ਚ ਹੋਵੇ ਫਿਰ ਬਾਹਰ ਕੀ ਕਰ ਜਾਂਦਾ ਉਹ ਸਭ ਕੁਝ ਘਰ ਮੇ ਬਾਹਰ ਨਹੀਂ ਬਾਹਰ ਟੋਲੇ ਤੇ ਭਰਮ ਭੁਲਾਈ ਉਹ ਭਰਮ ਦਾ ਮਾਰਿਆ ਹੋਇਆ ਅਗਿਆਨੀ ਮੂਰਖ ਹੋ ਕੇ ਉੜ ਜਾਂਦਾ ਬੇਗੁਰ ਬੇਗੁਰੇ ਨੇ ਗਿਆਨ ਹੈ ਨਹੀਂ ਆਪ ਨੂੰ ਚਲੋ ਕੋਈ ਗੱਲ ਨਹੀਂ ਜੇ ਗਿਆਨ ਹੈ ਨਹੀਂ ਉਹ ਕਿਸੇ ਤੋਂ ਗਿਆਨ ਲੈ ਵੀ ਲੈਂਦੇ ਲੈਣਾ ਵੀ ਹੈ ਨਹੀਂ ਬੇਗੁਰਾ ਉਹ ਹੁੰਦਾ ਜਿਹੜਾ ਕਿਸੇ ਤੋਂ ਨਾ ਗਿਆਨ ਲਵੇ ਦੇ ਸਮਝ ਆਪ ਨੂੰ ਨਹੀਂ ਦੂਏ ਤੋਂ ਸਮਝ ਲੈ ਲੋ ਬੇਗੁਲ ਨੇ ਅਗਿਆਨੀ ਨੇ ਆਪ ਆਪਣੇ ਵਿੱਚ ਰੋਸ਼ਨੀ ਨਹੀਂ ਹੈ ਦੀਵਾ ਜਲਦਾ ਹੁੰਦਾ ਦੀਵੇ 'ਚ ਰੋਸ਼ਨੀ ਹੁੰਦੀ ਹੈ ਜਦ ਦੀਵੇ ਨੂੰ ਗੁਲ ਕਰ ਦਈਦਾ ਕਹਿੰਦੇ ਗੁਲ ਕਰ ਦੋ ਰੋਸ਼ਨੀ ਖਤਮ ਹੋਈ ਗੁਲ ਕਰਨ ਤੋਂ ਅਗਲਾ ਖਤਮ ਜਾਂਦਾ ਰੋਸ਼ਨੀ ਬੰਦ ਕਰ ਦਿੰਦੀ ਇਹਨਾਂ ਦੀ ਰੋਸ਼ਨੀ ਬੰਦ ਰੋਸ਼ਨੀ ਨਹੀਂ ਦੀਵਾ ਬੁਝਿਆ ਹੋਇਆ ਦੀਵਾ ਗੁਲ ਹੋਇਆ ਹੋਇਆ ਤਾਂ ਉੜਦੇ ਨੇ ਅੰਨੇ ਨੇ ਮਾਇਆ ਤਾਰੀ ਅੰਨੇ ਨੇ ਅੰਨੇ ਹੋਏ ਨੇ ਉੱਟੇ ਤਾਂ ਬੇਗੁਲ ਅੰਨੇ ਹੋਏ ਅੱਖਾਂ ਵੀ ਚਲੀਏ ਅੱਖਾਂ ਹੁੰਦੀਆਂ ਹੋਈਆਂ ਵੀ ਅੰਨੇ ਹੋ ਗਏ ਬੇਗੁਲੇ ਬੇਗੁਰੇ ਨੇ ਫਿਰ ਗੁਰਬਾਣੀ ਦੀ ਕਹੀ ਗੱਲ ਵੀ ਨਹੀਂ ਬੰਦੇ ਕਹੀ ਹੋਈ ਵੀ ਨਹੀਂ ਮੰਨਦੇ ਤਾਕੈ ਚੋਗ ਘੜੀ ਬਾਹਰ ਬਹੁਤੀ ਚੋਗ ਦੇਖਦੇ ਨੇ ਵੀ ਬਹੁਤ ਬਾਹਰ ਚੋਗਾ ਬਹੁਤ ਪਿਆ ਬਹੁਤਾ ਇਕੱਠਾ ਕਰ ਲਈਏ ਚੋਗਾ ਉਹ ਤਾਂ ਚੋਗਾ ਤੇਰਾ ਹੈ ਹੀ ਨਹੀਂ ਸਰੀਰ ਦਾ ਚੋਗਾ ਉੱਡੇ ਤਾਂ ਬੇਗੁਲ ਬੇਗਲੇ ਤਾਕਾਂ ਚੋਗ ਕੜੀ ਬਾਹਰ ਦੇਖ ਲੈ ਸ੍ਰਿਸ਼ਟੀ ਚ ਚੋਗ ਪੰਖ ਟੁੱਟੇ ਫਾਹੀ ਪੜੀ ਫਾਹੀ ਪੜੀ ਫਾਹੀ ਚ ਫਾ ਜਾਂਦੇ ਨੇ ਫਿਰ ਪਰਮ ਦੇ ਜਾਲ ਚ ਫਾ ਜਾਂਦੇ ਨੇ ਖੱਬ ਤੜਾ ਲੈਂਦੇ ਨੇ ਬਥੇਰਾ ਜ਼ੋਰ ਮਾਰਦੇ ਨੇ ਫਾਲਤੂ ਫਿਰ ਵੀ ਨਹੀਂ ਮਿਲਦਾ ਮਿਲਦਾ ਉਹੀ ਹੈ ਜਿਹੜਾ ਉਹਦਾ ਹੁਕਮ ਹੈ ਮਿਲਦਾ ਨਹੀਂ ਹੈ ਬਥੇਰੀ ਕੋਸ਼ਿਸ਼ ਕਰਦੇ ਨੇ ਪੰਖ ਟੁੱਟੇ ਫਾਹੀ ਪੜੀ ਆਖਰ ਪੰਖ ਤੜਾ ਲੈਂਦੇ ਨੇ ਭੱਜ ਭੱਜ ਕੇ ਫਾਹੀ ਪੜੀ ਅਵਗੁਣੀ ਭੀੜ ਬਣੀ ਫਾਹੀ ਭਰਮ ਦੇ ਜਾਲ 'ਚ ਫਸ ਜਾਂਦੇ ਨੇ ਪੰਖ ਕੀ ਹੁੰਦੇ ਨੇ ਗੁਣ ਜਿਹੜੇ ਨੇ ਇਹਦੇ ਪੰਖ ਨੇ ਖੰਭ ਬਕੰਦੜੇ ਜੇ ਲਹ ਕਿੰਨਾ ਸਾਵੀ ਤੋਲ ਤਨ ਜਲਾਈ ਆਪਣੇ ਲਾਹਾਂ ਸੋ ਸੱਜਣ ਢੋਲ ਗੁਣ ਜਿੰਨੇ ਨੇ ਸਾਰੇ ਖੰਭੜੇ ਜਿੱਦਣ ਜੇ ਗੁਣਾ ਦੇ ਖੰਭ ਲਾ ਕੇ ਉੱਡੇ ਤਾਂ ਮਾਇਆ ਤੋਂ ਬਾਹਰ ਚਲਾ ਜਾਵੇ ਪਰ ਇਹ ਤਾਂ ਮਾਇਆ ਤੇ ਅੱਗ ਤੇ ਬਹਿੰਦਾ ਖੰਭ ਲੈ ਕੇ ਜੇ ਪੰਛੀ ਅੱਗ ਤੇ ਬਹਿ ਕੇ ਅੱਗ ਚੁਗੇ ਤਾਂ ਖੰਭ ਦੇ ਜਲੇ ਜਾਣੇ ਨੇ ਉਹ ਤਾਂ ਅੱਗ ਪੈ ਜਾਣੀ ਗੁਣ ਗਲ ਗਏ ਮਾਇਆ ਕਰਕੇ ਤੇ ਸੱਚ ਗਲ ਗਿਆ ਝੂਠ ਕਰਕੇ ਅਗੁਣੀ ਭੀੜ ਬੜੀ ਪੰਕ ਟੁੱਟੇ ਫਾਹੀ ਪੜੀ ਗੁਣ ਗਲ ਗਏ ਤੇ ਅਗਿਆਨਤਾ ਦੀ ਫਾਹੀ 'ਚ ਫਸ ਗਿਆ ਭਰਮ ਦੇ ਜਾਲ 'ਚ ਫਸ ਗਿਆ ਜਿੰਨੇ ਗੁਣ ਹੋਣਗੇ ਉਹਨਾਂ ਗਿਆਨ ਹੋਊ ਜਿਹਨੇ ਉਹ ਗੁਣ ਹੋਣਗੇ ਉਹਦੀ ਅਗਿਆਨਤਾ ਹੋਊ ਗੁਣ ਮਹਿ ਗਿਆਨ ਪ੍ਰਾਪਤ ਹੋਏ ਗੁਣ ਵਿਚਾਰੇ ਗਿਆਨੀ ਸੋਏ ਗਿਆਨੀ ਦੋ ਇਹਨਾਂ ਗੁਣਾਂ ਦੇ ਵਿਚਾਰ ਕਰੇ ਵੀ ਗੁਣ ਕਿਉਂ ਹਾਸਲ ਕਰਨੇ ਨੇ ਕੀ ਲੋੜ ਹੈ ਗੁਣਾਂ ਦੀ ਜਿੰਨੇ ਗੁਣ ਹਾਸਲ ਕਰੂ ਉਹਨਾਂ ਹੀ ਗਿਆਨ ਵਧੂ ਗੁਣ ਮੈਂ ਗਿਆਨ ਪ੍ਰਾਪਤ ਹੋ ਗੁਣਾਂ ਚੋਂ ਗਿਆਨ ਪ੍ਰਾਪਤ ਹੋਣਾ ਜੇ ਗੁਣ ਦੀ ਔਗਣ ਤਾਂ ਉਹਨਾਂ ਦੇ ਵਿੱਚ ਪੰਖ ਟੁੱਟੇ ਫਾਹੀ ਬੜੀ ਜੰਮਦੇ ਜਾਲ ਫਸ ਜੂਗਾ ਕੋਣੀ ਭੀੜ ਬੜੀ ਔਗਣਾ ਨੇ ਸਿਰ ਤੇ ਮੁਸੀਬਤ ਖੜੀ ਕਰਤੀ ਔਗਣਾ ਨੇ ਮੁਸੀਬਤ ਪਾਤੀ ਖੰਭੇ ਟੁੱਟ ਕੇ ਗੁਣ ਵੀ ਜਾਂਦੇ ਰਹੇ ਸਭ ਕੁਝ ਗਵਾ ਲਿਆ ਆਪਣੀ ਅਕਲ ਨਾਲ ਸਭ ਕੁਝ ਗਵਾ ਲਿਆ ਬਿਨ ਸਾਚੇ ਕਿਉਂ ਛੋਟੀਏ ਬਿਨ ਸਾਚੇ ਕਿਉਂ ਛੋਟੀਏ ਉਹ ਸੱਚੇ ਜਿੱਥੇ ਤੈਨੂੰ ਤਰਵਰ ਤੇ ਬਿਠਾਇਆ ਸੀ ਸੱਚੇ ਦੇ ਕੋਲ ਉੱਥੇ ਬੈਠਾ ਰਹਿੰਦਾ ਸੱਚੇ ਵਿਰਸ਼ ਤੇ ਨਹੀਂ ਬੈਠਿਆ ਝੂਠੇ ਤੇ ਬਹਿ ਗਿਆ ਜਾ ਆ ਸਰੀਰ ਝੂਠਾ ਵਿਰਸ਼ ਹੈ ਸਰੀਰ ਤੇ ਬੈਠਣ ਵਾਸਤੇ ਦਿਮਾਗ ਦੇ ਵਿੱਚ ਪ੍ਰਵੇਸ਼ ਕਰਨਾ ਪਊਗਾ ਜਿਹੜੇ ਲੋਕ ਦਿਮਾਗ 'ਚ ਬੈਠਦੇ ਨੇ ਜਾ ਕੇ ਬੈਠੇ ਰਹਿੰਦੇ ਨੇ ਉਹ ਝੂਠੇ ਵਿਰਸ਼ ਤੇ ਬੈਠੇ ਨੇ ਤਿਰਕੁਟੀ 'ਚ ਬੈਠਣ ਵਾਲੇ ਝੂਠੇ ਵਿਰਸ਼ ਤੇ ਬੈਠੇ ਨੇ ਐ ਸਰੀਰ ਤੇ ਸਰੀਰ ਵੀ ਵਿੱਚ ਹੈ ਇਹ ਰਾਵਣ ਦਾ ਬਾਗ ਹੈ ਇਹ ਰਾਵਣ ਦੇ ਬਾਗ ਦਾ ਵਿਰਸ਼ ਹੈ ਸਰੀਰ ਇਹ ਜਿਹੜਾ ਆਹ ਸਰੀਰ ਹੈ ਨਾ ਹੱਡਮਾਸ ਦਾ ਇਹ ਰਾਵਣ ਦਾ ਬਾਗ ਦਾ ਵਿਰਸ਼ ਹੈ ਇਹ ਰਾਵਣ ਨੇ ਸਾਰੇ ਇਹਦੇ ਤੇ ਬੈਠਣ ਵਾਲੇ ਇਸੇ ਨੂੰ ਦਾ ਪਟਣਾ ਸ਼ਬਦ ਨੇ ਇਸੇ ਨੂੰ ਦਾ ਸੂਦ ਜਿ ਸਟਿਆ ਸੀ ਉਹ ਵੀ ਕੋਈ ਗਿਆਨ ਦੀ ਉਹ ਗੱਲ ਹੈ ਤੇ ਰਮਾਇਣ ਦੇ ਵਿੱਚ ਬੁੱਝਣ ਵਾਲੀ ਗੱਲ ਸੀ ਉਹ ਬੁੱਝਣ ਵਾਲੀ ਬੁੱਝੀ ਨਹੀਂ ਹੋਰ ਦਾ ਕੁਝ ਹੋਰੇ ਸਮਝ ਲਿਆ ਇੱਥੇ ਵੀ ਬੁੱਝਣ ਵਾਲੀਆਂ ਗੱਲਾਂ ਨੇ ਉਹ ਬੁੱਝੀਆਂ ਨਹੀਂ ਹੋਰ ਦਾ ਕੁਝ ਹੋਰੇ ਬਣਾ ਕੇ ਬਹਿ ਗਏ ਪੰਕ ਟੁੱਟੇ ਫਾਹੀ ਪੜੀ ਗੋੜੀ ਪੀੜ ਪੜੀ ਔਗਣਾ ਨੇ ਗੱਜ ਫਾਹਾ ਪਾਤਾ ਪਰਮ ਦੇ ਜਾਲ ਫਸਾਤਾ ਬਿਨ ਸੱਚੇ ਕਿਉਂ ਛੁੱਟੀ ਹੈ ਹਰ ਗੁਣ ਕਰਮ ਮਣੀ ਸੱਚ ਦੇ ਬਿਨਾ ਛੁਟਕਾਰਾ ਨਹੀਂ ਹੈ ਤੂੰ ਤਾਂ ਝੂਠ ਨਾਲ ਜੁੜ ਗਿਆ ਸਰੀਰ ਨਾਲ ਜੁੜ ਗਿਆ ਮਾਇਆ ਨਾਲ ਜੁੜ ਗਿਆ ਤੋ ਫਿਰ ਗਾਂ ਜਾ ਕੇ ਝੂਠ ਨਾਲ ਜੁੜ ਗਿਆ ਬਿਨ ਸੱਚੇ ਕਿਉਂ ਛੁੱਟੀ ਗਿਆ ਹਰ ਗੁਣ ਕਰਮ ਮਣੀ ਹਰ ਗੁਣੇ ਕਰਮ ਬੜੀ ਹਰੀ ਦੇ ਜੇ ਗੁਣਾ ਨਾਲ ਜੁੜਦਾ ਹਰੀ ਦੇ ਗੁਣਾ ਨਾਲ ਜੁੜਦਾ ਤਾਂ ਤੇਰਾ ਕਰਮ ਸੀ ਜਿਹੜਾ ਉਹ ਤੇਰੇ ਛਡਾਉਣ ਦੇ ਕੰਮ ਦਾ ਸੀ ਉਹ ਕਰਮ ਬੜੀ ਹੈ ਉਹ ਸਰਬ ਸ੍ਰੇਸ਼ਟ ਕੰਮ ਕਰਮ ਤੇਰਾ ਆਪ ਛੁਡਾਏ ਛੁੱਟੀਏ ਵੱਡਾ ਆਪ ਧਣੀ ਆਪ ਛਡਾਏ ਛੁੱਟੀਏ ਅੰਦਰਲਾ ਜਿਹੜਾ ਤੇਰਾ ਹੈਗਾ ਅਸਲ 'ਚ ਉਹਦੀ ਵੀ ਇੱਛਾ ਹੁੰਦੀ ਹੈ ਜਦ ਉੱਡਦਾ ਉਹ ਵੀ ਕਹਿ ਦਿੰਦਾ ਵੀ ਉੱਡ ਕੇ ਦੇਖਿਆ ਬਾਹਰ ਕੋਈ ਨਹੀਂ ਲਾਇਆ ਉਹ ਨਾ ਕਹੇ ਉਹ ਵਰਜੇ ਵੀ ਨਹੀਂ ਜਾਣਾ ਬਾਹਰ ਭੁੱਖੇ ਮਰ ਜਾਾਂਗੇ ਪੈ ਮਰ ਜਾਾਂਗੇ ਅੰਦਰਲਾ ਵੀ ਨਹੀਂ ਛਡਾਉਂਦਾ ਉਹਦਾ ਵੀ ਮੈਂ ਆਪਣੇ ਮਨ ਤੇ ਆਪ ਕੰਟਰੋਲ ਕਰਨਾ ਕਿਸੇ ਨਾਲ ਨਹੀਂ ਕਰਨਾ ਜੇ ਮੈਂ ਕੰਟਰੋਲ ਨਹੀਂ ਕਰਦਾ ਕਸੂਰ ਮੇਰਾ ਇਸ ਕਰਕੇ ਆਪੇ ਛਡਾਉਣਾ ਪਊਗਾ ਆਪਣੇ ਮਨ ਨੂੰ ਆਪੇ ਰੋਕਣਾ ਪਊਗਾ ਆਪ ਛੜਾਏ ਛੁੱਟੀਏ ਆਪਣਾ ਆਪ ਛੜਾਵੇ ਤਾਂ ਛੁੱਟੂ ਜੇ ਆਪਣੇ ਆਪੇ ਫਸਦਾ ਹੈ ਆਪੇ ਫਤੜੀਏ ਕੌਣ ਵੇ ਰਾਮ ਤੈਨੂੰ ਕਿਹੜਾ ਛੜਾਵੇ ਜੇ ਮੁੜ ਫਿਰ ਫਿਰ ਫਾਹੀ ਫਾਥੇ ਕਊਆ ਜੇ ਕਊਆ ਫੇਰ ਦੁਬਾਰਾ ਆਪ ਫਸੂਗਾ ਜਾ ਕੇ ਫਾਹੀ 'ਚ ਫਿਰ ਪਛਤਾਵਾ ਆਪ ਕਿਆ ਹੋਊਗਾ ਫਿਰ ਪਛਤਾਉਣ ਦਾ ਕੀ ਫਾਇਦਾ ਫਸਿਆ ਤਾਂ ਤੂੰ ਆਪ ਹੈ ਫਾਹੀ ਜਾ ਕੇ ਫਿਰ ਫਿਰ ਫਾਹੀ ਫਾਥਾ ਕਊਆ ਫਿਰ ਪਛਤਾਵਾ ਆਪ ਕਿਆ ਹੋਊਗਾ ਫਾਤਾ ਚੋਗ ਚੁਗੇ ਨਹੀਂ ਸੁਝਾ ਜੋਗ ਵੀ ਜੁਗ ਜਾਂਦਾ ਪਤਾ ਵੀ ਹੁਣ ਫਸੇ ਦਾ ਵੀ ਨਹੀਂ ਪਤਾ ਚੋਗਾ ਮਾਇਆ ਦਾ ਚੁਗਦੇ ਨੇ ਨਹੀਂ ਪਤਾ ਫਸੇ ਹੋਏ ਫਸੇ ਦਾ ਜਦ ਪਤਾ ਲੱਗੂ ਜਾ ਉੱਡੂਗਾ ਜਾਣ ਉੱਤੇ ਆ ਜਾਊਗਾ ਜਾਂਦਾ ਕਿੱਥੇ ਚੱਲਿਆ ਕਿੱਥੇ ਜਾਂ ਘਰ ਨੂੰ ਉੱਡ ਕੇ ਜਾਊ ਜਦ ਪਤਾ ਲੱਗੂ ਜਾਣ ਉੱਤੇ ਉੱਤੇ ਚੁਗੀ ਜਾਂਦਾ ਚੁਗੀ ਜਾ ਜਿਹੜੇ ਪੰਛੀ ਚੁਗੀ ਜਾ ਉੱਡ ਕੇ ਤਾਂ ਨਹੀਂ ਜਾ ਸਕਦਾ ਪੰਛੀ ਕੋਈ ਥੱਲੇ ਦਾ ਫੜ ਕੇ ਫਾਟਾ ਚੋ ਚੁਗੇ ਨੇ ਸੂਝਿਆ ਗੁਰ ਪ੍ਰਸਾਦੀ ਅੰਖੀ ਸੀਜਾ ਜੇ ਗਿਆਨ ਵੜ ਜਵੇ ਗਿਆਨ ਦਾ ਸਰਮਾ ਕਿਤੋਂ ਪਾਲ ਵਿੱਚ ਲੈ ਕੇ ਅੱਖ 'ਚ ਗਿਆਨ ਅੰਜਨ ਗੁਰਦਿਆ ਗਿਆਨ ਅਧੇਰ ਬਨਾਸ ਤੇਰੀ ਗਿਆਨ ਦਾ ਹੋ ਜਾ ਦੂਰ ਫਿਰ ਤੇਰੀਆਂ ਅੱਖਾਂ ਨੂੰ ਦੇਖਣ ਲੱਗ ਜਵੇ ਜਾਲ ਕਿੱਥੇ ਹੈ ਚੋਗਾ ਕੀ ਹੈ ਤੇ ਜਾਲ ਕੀ ਹੈ ਫਿਰ ਜਾਲ ਆ ਚੋਗਾ ਤੈਨੂੰ ਪਤਾ ਲੱਗ ਜਵੇ ਫਿਰ ਆਪੇ ਸਮਝ ਜੂ ਆਪ ਛਡਾਏ ਛੁੱਟੀ ਹੈ ਇਸ ਕਰਕੇ ਆਪਣਾ ਆਪ ਆਪ ਛਡਾਉਣਾ ਪੈਣਾ ਤਾਂ ਛੁਟਕਾਰਾ ਹੋਊਗਾ ਵੱਡਾ ਆਪ ਤਾਂ ਨਹੀਂ ਇਹਦਾ ਮਤਲਬ ਇਹ ਨਹੀਂ ਹੈ ਪਰਮੇਸ਼ਰ ਛਡਾਊਗਾ ਤਾਂ ਛੁੱਟਾਂਗੇ ਇਹ ਨਹੀਂ ਕਹਿ ਸਕਦੇ ਅਸੀਂ ਆਪਣਾ ਆਪ ਆਪ ਛਡਾਉਣਾ ਪਊਗਾ ਗੁਰਬਾਣੀ ਆਪ ਬੋਲਣੀ ਪਊਗੀ ਗੁਰਬਾਣੀ ਆਪ ਸਮਝਣੀ ਪਊਗੀ ਜਿਵੇਂ ਕਹਿੰਦੀ ਮੈਂ ਕਰਨਾ ਪਊਗਾ ਆਪਣਾ ਆਪ ਆਪ ਛਡਾਵੇ ਤਾਂ ਛੁੱਟਦਾ ਹੈ ਬਸ ਜੇ ਆਪ ਨਹੀਂ ਛੁੱਟਣਾ ਚਾਹੁੰਦਾ ਤੈਨੂੰ ਕਿਸੇ ਨੇ ਨਹੀਂ ਛੱਡਣਾ ਉਹਨਾਂ ਨੇ ਤਾਂ ਆ ਮੈਸੇਜ ਦਿੱਤਾ ਤੁਹਾਨੂੰ ਐ ਛੁਟਕਾਰਾ ਤੇ ਜੇ ਛੁਟਕਾਰਾ ਉਹਨਾਂ ਨੇ ਆਪ ਕਰਨ ਦਾ ਮੈਸੇਜ ਦੇਣ ਦੀ ਕੀ ਲੋੜ ਸੀ ਜੇ ਡਾਕਟਰ ਨੇ ਇਲਾਜ ਕਰਨਾ ਤੁਹਾਡਾ ਤੁਹਾਨੂੰ ਗ੍ਰੰਥ ਨਹੀਂ ਕਹਿੰਦਾ ਵੀ ਪੜ੍ਹ ਲਓ ਕਿਤਾਬਾਂ ਡਾਕਟਰੀ ਦੀਆਂ ਡਾਕਟਰੀ ਨਹੀਂ ਪੜਾਉਂਦਾ ਉਹ ਫਿਰ ਤਾਂ ਆਪੇ ਟੀਕੇ ਲਾਉਂਦਾ ਆਪੇ ਇਲਾਜ ਕਰਦਾ ਜੇ ਤੁਸੀਂ ਪੁੱਛੋਗੇ ਕੀ ਹੈ ਤੋ ਕਹਿੰਦਾ ਤੁਸੀਂ ਕੀ ਲੈਣ ਤੁਸੀਂ ਕੀ ਲੈਣ ਤੂੰ ਕਹਿੰਦਾ ਵੀ ਟੀਕਾ ਕਿਉਂ ਲਾਉਣਾ ਕਹਿੰਦਾ ਤੇਰਾ ਕੀ ਮਤਲਬ ਤੂੰ ਚੁੱਪ ਕਰਕੇ ਪਿਆ ਰਹਿ ਇਹ ਡਾਕਟਰ ਉਹ ਨਹੀਂ ਹੈਗਾ ਤੁਸੀਂ ਆਪਣਾ ਇਲਾਜ ਆਪ ਕਰਦੇ ਡਾਕਟਰੀ ਪੜਾ ਰਿਹਾ ਤੁਹਾਨੂੰ ਡਾਕਟਰ ਆਪ ਪੜ ਕੇ ਆਪਣਾ ਇਲਾਜ ਆਪੇ ਕਰਨਾ ਪੈਣਾ ਉਹ ਜਾਂ ਡਾਕਟਰ ਨਹੀਂ ਪੈਸੇ ਦੇ ਕੇ ਇਲਾਜ ਹੋਊਗਾ ਆਪਣੀ ਡਾਕਟਰੀ ਆਪੇ ਸਿੱਖ ਕੇ ਆਪੇ ਕਰਨੀ ਪੈਣੀ ਹੈ ਜਿਹੜੀਆਂ ਬਿਮਾਰੀਆਂ ਪੈਦਾ ਆਪ ਕੀਤੀਆਂ ਨੇ ਨਾ ਉਹ ਆਪੇ ਦੂਰ ਕਰਨੀਆਂ ਪੈਣੀਆਂ ਨੇ ਜਿੰਨਾ ਕੰਮ ਹੋਣਾ ਤਾ ਉਹ ਨਾਲ ਇਲਾਜ ਕਰ ਦੂ ਉਹ ਜਿਹੜਾ ਭਰਮ ਸੀ ਨਾ ਥੋੜਾ ਜਿਹਾ ਆਦ ਆਦ ਉਹ ਪਰਮ ਨਹੀਂ ਤੇ ਆਪਣੇ ਆਪ ਦੂਰ ਹੋਣਾ ਜਦ ਉਹਨਾਂ ਰਹਿ ਜੂ ਜਿੰਨਾ ਸੀ ਨਾ ਆਦ ਦੇ ਵਿੱਚ ਸ਼ੁਰੂ ਚ ਉਹਨਾਂ ਨੂੰ ਦੂਰ ਕਰ ਦੂਗਾ ਜਨਮ ਤੋਂ ਬਾਅਦ ਜਿਹੜਾ ਵਿਆਹ ਹੈ ਉਹਨੇ ਦੂਰ ਕਰਨਾ ਉਹਨੇ ਜਿਹੜੀਆਂ ਵਿਆਹ ਦੀਆਂ ਅਸੀਂ ਗੱਲ ਪਾ ਰਹੀਆਂ ਨਾ ਇੱਥੇ ਉਹ ਸਾਰੀਆਂ ਦੂਰ ਆਪੇ ਕਰਨੀਆਂ ਪੈਣਗੀਆਂ ਜਿੰਨਾ ਅੱਗੇ ਵਧ ਗਿਆ ਨਾ ਉਹਨਾਂ ਪਿੱਛੇ ਕੱਢੇ ਤੇ ਆਉਣਾ ਪੈਣਾ ਸਮੁੰਦਰ ਦੇ ਜਿਹੜਾ ਵਿੱਚ ਵੜ ਗਿਆ ਨਾ ਕਹਾਂ ਜਾ ਕੇ ਉਹ ਉਹਨਾਂ ਪਿੱਛੇ ਹੋਣਾ ਪੈਣਾ ਕਰਦੇ ਪਰ ਜਿੱਥੇ ਦੁਆਪਰ ਜੇ ਖੜਾ ਸੀ ਉੱਥੇ ਹੋਣਾ ਪੈਣਾ ਉੱਥੇ ਆ ਜਾ ਫਿਰ ਰਾਜ ਹੋ ਜੂਗਾ ਫਿਰ ਕੋਈ ਗੱਲ ਨਹੀਂ ਇਹ ਤਾਂ ਹੁਣ ਗਾਂ ਜਾ ਵੜਿਆ ਦਰਿਆ ਦੇ ਵਿੱਚ ਅੱਧੇ ਚ ਪਿੱਛੇ ਮੁੜਨਾ ਔਖਾ ਹੋਇਆ ਹੈ ਗੁਰਪ੍ਰਸਾਦੀ ਛੁੱਟੀਏ ਕਿਰਪਾ ਆਪ ਕਰੇ ਗੁਰਪ੍ਰਸਾਦੀ ਛੁੱਟੀ ਪਹਿਲਾਂ ਤਾਂ ਆਪ ਛੜਾਈ ਛੁੱਟੀਏ ਆਪ ਕਿਵੇਂ ਛੜਾਈ ਛੁੱਟੀਏ ਦੀ ਜੇ ਗਿਆਨ ਮਿਲ ਜਾ ਤੁਹਾਨੂੰ ਤਾਂ ਛੁੱਟੋ ਸਮਝ ਆ ਜਵੇ ਵੀ ਦਵਾਈ ਆ ਹੈ ਕਿ ਪਤਾ ਲੱਗ ਜਵੇ ਐ ਕਰਾਂ ਤਾਂ ਛੁਟਕਾਰਾ ਫਿਰ ਕਰ ਲਵੇ ਪਹਿਲਾਂ ਤੁਹਾਨੂੰ ਪਤਾ ਲੱਗੇ ਵੀ ਐ ਆ ਆ ਜਾ ਮੇਰਾ ਫਿਰ ਉਹ ਵਰਤੇ ਵੀ ਦਵਾਈ ਨੂੰ ਪਰਹੇਜ਼ ਵੀ ਰੱਖੇ ਦੀ ਛੁੱਟੀ ਗਿਆਨ ਦੀ ਕਿਰਪਾ ਨਾਲ ਛੁੱਟਿਆ ਜਾਊਗਾ ਅਸਲ 'ਚ ਜਿਹੜਾ ਧਰਮ ਹੈ ਉਹ ਗਿਆਨ ਤੇ ਬਿਨਾਂ ਧਰਮ ਦੀ ਤਾਂ ਨਹੀਂ ਹੈ ਜੇ ਛੁਟਕਾਰਾ ਗਿਆਨ ਨਾਲ ਹੈ ਗਿਆਨ ਧਰਮ ਤੋਂ ਮਿਲਣਾ ਬਾੜਾ ਫੇਰਿਆ ਨਹੀਂ ਛੁਟਕਾਰਾ ਸਾਧੀ ਲਾਇਆ ਨਹੀਂ ਛੁਟਕਾਰਾ ਗੁਰ ਪ੍ਰਸਾਦੀ ਛੁਟਕਾਰਾ ਗੁਰ ਕੀ ਅਗੁਰ ਮੇਰਾ ਗਿਆਨ ਗੁਰ ਦੇ ਧਿਆਨ ਪੂਰਨ ਪੁਰਖ ਗੁਰੂ ਭਗਵਾਨ ਗੁਰੂ ਤਾਂ ਪਰਮੇਸ਼ਰ ਹੈ ਪਤਾ ਪੂਰਨ ਪੁਰਖ ਗੁਰ ਮੇਰਾ ਗਿਆਨ ਜਿਹਨੂੰ ਮੈਂ ਗੁਰ ਮੰਨਦਾ ਗਿਆਨ ਗੁਰ ਮਿਲ ਗਿਆ ਕਿਸੇ ਚੀਜ਼ ਦਾ ਕਮਰਾਸ ਹੋ ਗਿਆ ਗੁਰੇ ਹੁੰਦਾ ਕੋ ਕੰਮ ਵਿਗੜੇ ਹੋਏ ਦਾ ਉਹ ਜਿਹੜਾ ਕੰਮ ਦਾ ਗੁਰੇ ਹੁੰਦਾ ਉਹ ਜੇ ਗਿਆ ਹੋਈ ਕੰਮ ਉਹਦਾ ਗੁਰੇ ਹੁੰਦਾ ਗੁਰ ਮਿਲ ਗਿਆ ਕੰਮ ਠੀਕ ਹੋ ਗਿਆ ਉਹ ਜੇ ਹੋਈ ਗੱਲ ਸੁਣ ਜੀ ਆਪਣੇ ਹੱਥ ਵਡਿਆਈਆਂ ਜੈ ਭਾਵੇ ਤਾਂ ਤੇ ਗੁਰ ਪ੍ਰਸਾਦੀ ਛੁੱਟੀ ਹੈ ਗੁਰ ਪ੍ਰਸਾਦੀ ਛੁੱਟੀ ਹੈ ਕਿਰਪਾ ਆਪ ਕਰੇ ਕਿਰਪਾ ਆਪ ਕਰੇ ਇਹ ਆਪ ਕਿਰਪਾ ਕਿਵੇਂ ਕਰੇ ਆਪਣੇ ਤੇ ਆਪ ਕਿਰਪਾ ਕੀ ਕਰੇ ਉਹ ਗਿਆਨ ਨੂੰ ਮੰਨ ਵੀ ਲਵੇ ਮਨ ਚ ਬਸਾ ਲਵੇ ਜੇ ਗਿਆਨ ਮਿਲ ਜਵੇ ਮੰਨੇ ਨਾ ਉਹਦਾ ਕਰੇ ਨਾ ਫਿਰ ਆਪਣੇ ਤੇ ਆਪਣੀ ਉਹ ਕਿਰਪਾ ਕਰੇ ਪਰਮੇਸ਼ਰ ਦੀ ਤਾਂ ਇੰਨੀ ਕਿਰਪਾ ਉਹ ਕੋਈ ਹੀਲਾ ਕਰ ਦੇ ਤੁਹਾਨੂੰ ਗਿਆਨ ਮਿਲ ਜੂ ਕਈਆਂ ਨੂੰ ਹੀਲਾ ਹੀ ਨਹੀਂ ਹੁੰਦਾ ਗਿਆਨ ਨਹੀਂ ਮਿਲਦਾ ਸਾਰੀ ਜ਼ਿੰਦਗੀ ਪਤਾ ਹੀ ਨਹੀਂ ਲੱਗਦਾ ਉਹਦੀ ਤਾਂ ਇੰਨੀ ਕਿਰਪਾ ਹੋ ਸਕਦੀ ਹੈ ਕੋਈ ਤੁਹਾਡਾ ਕੋਈ ਜੋੜ ਮੇਲ ਹੋ ਜਾ ਤਾਂ ਤੁਹਾਨੂੰ ਗਿਆਨ ਮਿਲ ਜਾ ਇੱਥੇ ਤੱਕ ਹੈ ਗਾਹ ਦਾ ਫਿਰ ਬੰਨਣਾ ਤਾਂ ਆਪੇ ਹੈ ਛੁਟਕਾਰਾ ਆਪਣੀ ਕਿਰਪਾ ਨਾਲ ਹੋਣਾ ਗਿਆਨ ਮਿਲਣ ਤੱਕ ਉਹਦੀ ਕਿਰਪਾ ਹੈ ਕੋਈ ਚੀਜ਼ ਮਿਲ ਗਈ ਉਹ ਵਰਤੇ ਕਿਵੇਂ ਇਸ ਵਾਸਤੇ ਹੈ ਕੋਈ ਚੀਜ਼ ਬਗਦਾ ਵੇ ਸ਼ਾਮ ਨੂੰ ਬਈ ਅੱਜ ਮੈਨੂੰ 100 ਰੁਪਇਆ ਹੋਵੇ ਤਾਂ ਮੇਰਾ ਕੰਮ ਖੜਾ ਆ ਮੇਰਾ ਪੂਰਾ ਹੋ ਜਾ 100 ਦਾ ਨੋਟ ਮਿਲ ਗਿਆ ਜਾ ਕੇ ਠੇਕੇਦਾਰ ਦੀ ਬੋਤਲ ਲੈ ਲਈ ਹੁਣ ਉਹ 100 ਵਰਤਣਾ ਉਹਨੇ ਕਿਵੇਂ ਸਵਾਲ ਉਹਦੇ ਤੇ ਆ ਗਿਆ ਉਹਨਾਂ ਨੇ ਦੇਤਾ ਉਹਨੂੰ ਫਿਰ ਉਹ ਦੇਖਦਾ ਹੁਣ ਮੈਂ ਇਹਦਾ ਕੀ ਕਰਾਂ ਗਿਆਨ ਲੈ ਕੇ ਬਾਅਦ ਦੇ ਵਿੱਚ ਗਿਆਨ ਦਾ ਉਹ ਕਰਦਾ ਕੀ ਹੈ ਕਿ ਉਸ ਗਿਆਨ ਨਾਲ ਉਹ ਰੋਟੀ ਕਮਾਉਂਦਾ ਧੰਦਾ ਕਰਦਾ ਗਿਆਨ ਨਾਲ ਧੰਦਾ ਨਹੀਂ ਕਰਦੇ ਲੋਕ ਉਹ ਗਿਆਨ ਵੀ ਮਿਲ ਗਿਆ ਲੱਗੇ ਧੰਦੇ 'ਚ ਨੇ ਜੇ ਗੁਰਪ੍ਰਸਾਦੀ ਛੁੱਟੀਏ ਦਾ ਹੁੰਦਾ ਵੀ ਗਿਆਨ ਦੀ ਕਿਰਪਾ ਨਾਲ ਛੁੱਟ ਜੂਗਾ ਆਪ ਜਿਹੜਾ ਇਹ ਛੁੱਟੀਏ ਨਾਲ ਤਾਂ ਲਿਖਿਆ ਗੁਰਪ੍ਰਸਾਦੀ ਛੁੱਟੀਏ ਤਾਂ ਹੈਗਾ ਗਿਆਨ ਦੀ ਕਿਰਪਾ ਨਾਲ ਛੁੱਟਣਾ ਪਰ ਆਪ ਜਿਹੜਾ ਇਹ ਛੁੱਟੀਏ ਨਾਲ ਆਪ ਜਿਹੜਾ ਇਹ ਪਰਮੇਸ਼ਰ ਵਾਸਤੇ ਨਹੀਂ ਹੈ ਸਾਰਿਆਂ ਨੂੰ ਪਤਾ ਜਿੰਨੇ ਗੁਰਦੁਆਰਿਆਂ 'ਚ ਨੇ ਗਿਆਨ ਲੱਗੇ ਤਾਂ ਨੇ ਜਿਹਨੇ ਵਿਸ਼ੂਲ ਕਰ ਲਿਆ ਉਸ ਗਿਆਨ ਦਾ ਛੁੱਟਣ ਵਾਲੇ ਪਾਸੇ ਨਹੀਂ ਪਿਆ ਫਸਣ ਵਾਲੇ ਪਾਸੇ ਇਸਤੇਮਾਲ ਕਰ ਲੈ ਉਸੇ ਗਿਆਨ ਤੋਂ ਪਤਾ ਹੈ ਪਤਾ ਹੁੰਦੇ ਹੋਏ ਵੀ ਜਿਹੜਾ ਨਾ ਕਰੇ ਫਿਰ ਉਹਦਾ ਕੀ ਕਰੇ ਬਈ ਇਸ ਕਰਕੇ ਵਿਸਿਊ ਜਿਹੜਾ ਕਰਦੇ ਨੇ ਪਰਪੰਚ ਰਾਜਦੇ ਨੇ ਇੱਥੇ ਆ ਕੇ ਉਹ ਪਰਪੰਚ ਵਾਲਾ ਇਸ਼ਾਰਾ ਹੈ ਵਿਗਿਆਨ ਮਿਲ ਗਿਆ ਤੂੰ ਪਰਪੰਚ ਰਾਜ ਮੈਂ ਇੱਥੇ ਆ ਕੇ ਪਰਪੰਚੀ ਬਣ ਜੂ ਲੋਕਾਂ ਨੂੰ ਠਗਣ ਲੱਗ ਜੂ ਗਿਆਨ ਨਾਲ ਲੋਕ ਠਗੇ ਰਹੇ ਨੇ ਹੋਰ ਕੀ ਕਰਨਾ ਪਤਾ ਹੁੰਦੇ ਹੋਏ ਵੀ ਸਿੱਧਾ ਕੀ ਕੀਤਾ ਸੀ ਪਤਾ ਹੁੰਦੇ ਹੋਏ ਸਭ ਕੁਝ ਸਮਝ ਕੇ ਸ੍ਰੀ ਚੰਦ ਨੂੰ ਪਟ ਲਿਆ ਸਭ ਕੋਈ ਸਾਨੂੰ ਤਾਂ ਕਿੱਥੋਂ ਸਿੱਖ ਬਣਾਊਗਾ ਇਹਦੇ ਬੁੱਢੇ ਨੂੰ ਸਾਲ ਬਣਾ ਸਿੱਧਾ ਨੂੰ ਕੀ ਮਿਲਿਆ ਇਹਦੇ ਵਿੱਚ ਛੁੱਟ ਗਏ ਛੁੱਟਦਾ ਜਾਂਦੇ ਜੇ ਮੰਨ ਲੈਂਦੇ ਗੱਲ ਗਿਆਨ ਤਾਂ ਮਿਲ ਗਿਆ ਸੀ ਗੁਰਪ੍ਰਸਾਦ ਤਾਂ ਹੋ ਗਿਆ ਸੀ ਉਹਨਾਂ ਨੂੰ ਉਹ ਸਿੱਧਾ ਨੂੰ ਗੁਰਪ੍ਰਸਾਦ ਤਾਂ ਹੋ ਗਿਆ ਸੀ ਸਾਰੀ ਗੱਲ ਤਾਂ ਸਮਝਾਤੀ ਸੀ ਸਿੱਧ ਗੋਸ਼ਟ ਵਿੱਚ ਲਿਖਿਆ ਹੋਇਆ ਹੈ ਛੁੱਟੇ ਕਿਉਂ ਨਾ ਫਿਰ ਉਹ ਕਿਉਂਕਿ ਆਪਣਾ ਆਪਾ ਆਪ ਨਹੀਂ ਛਡਾਇਆ ਉਹਨਾਂ ਨੇ ਤਾਂ ਨਹੀਂ ਛੁੱਟੇ ਆਪਣੀ ਚਾਬੀ ਤੁਹਾਨੂੰ ਦੇ ਦਿੱਤੀ ਫਿਰ ਤੁਸੀਂ ਹੱਥਕੜੀ ਨਹੀਂ ਖੋਲਦੇ ਜ਼ਿੰਮੇਵਾਰ ਕੋਣ ਕੌਣ ਬੰਦਾ ਹੱਥਕੜੀ ਲੱਗੀ ਹੈ ਪੈਰਾਂ ਨੂੰ ਬੇੜੀ ਲੱਗੀ ਹੈ ਚਾਬੀ ਵੀ ਤੁਹਾਨੂੰ ਦੇ ਦਿੱਤੀ ਫਿਰ ਤੁਸੀਂ ਖੋਲਦੇ ਨਹੀਂ ਹੁਣ ਕਸੂਰ ਕਿਹਦਾ ਹੋਇਆ ਗੁਰ ਕੁੰਜੀ ਗਿਆਨ ਤਾਂ ਕੁੰਜੀ ਹੈ ਪਾਹੂ ਬੜ ਪੈਰਾਂ ਤੁਹਾਡੇ ਨਿਵਲ ਲੱਗਿਆ ਬੇੜੀ ਲੱਗੀ ਹੋਈ ਹੈ ਗਿਆਨ ਦੀ ਕੁੰਜੀ ਬਣ ਗਈ ਕਾਹੂ ਨਿਗਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਰ ਮਨ ਕਾ ਤਾਕਰ ਉਕੜਾ ਅਵਰਨ ਕੁਜੀ ਹੱਥ ਕੁਜੀ ਕਿਸੇ ਦੇ ਹੱਥ ਨਹੀਂ ਹੁਣ ਕੁਜੀ ਤੁਹਾਡੇ ਕੋਲ ਕੁਜੀ ਤਾਂ ਤੁਹਾਡੇ ਕੋਲ ਹੱਥ ਪੈਰ ਤੁਹਾਡੇ ਬੇੜੀ ਵੀ ਤੁਹਾਡੀ ਲੱਗੀ ਹੋਈ ਹੈ ਜੇ ਫੇਰ ਵੀ ਨਾ ਖੋਲੋ ਫਿਰ ਕਸੂਰ ਕੀਦਾ ਹੈ ਇਹ ਸਾਰਿਆਂ ਦੇ ਬੇੜੀਆਂ ਨੇ ਆਪਣੀ ਆਪਣੀ ਬੇੜੀ ਆਪ ਖੋਲੀ ਹੈ ਜਿਹਨੇ ਖੋਲੀ ਹੈ ਖੋਲਵੇ ਕਿਸੇ ਗੁਰੂ ਨੇ ਨਹੀਂ ਖੋਲ ਕੇ ਦੇਣੀ ਸਭ ਝੂਠ ਹੈ ਗੁਰਬਾਣੀ ਨਹੀਂ ਬੰਦੀ ਇਸ ਗੱਲ ਨੂੰ ਉਹ ਤਾਂ ਬਹਾਨੇ ਹਰਾਮ ਖੋਰੀ ਹੈ ਜਿਹਨਾਂ ਨੇ ਨਹੀਂ ਬੇੜੀ ਖੋਲਣੀ ਉਹ ਜੀ ਗੁਰੂ ਖੋਲੂਗਾ ਬਕਰੇ ਨੇ ਸਭ ਚਾਬੀ ਤੈਨੂੰ ਦੇਤੀ ਪੁਲਿਸ ਨੇ ਲੈ ਬੇੜੀ ਖੋਲ ਲੈ ਬਈ ਤੂੰ ਹੱਥਕੜੀ ਖੋਲ ਲੈ ਤੂੰ ਫੇਰ ਵੀ ਨਹੀਂ ਖੋਲਦਾ ਹੱਥਕੜੀ ਤੇ ਫਿਰ ਪੁਲਿਸ ਦਾ ਕਸੂਰ ਹੈ ਗੁਰ ਕੁੰਜੀ ਗਿਆਨ ਕੁੰਜੀ ਹੈ ਪਾਹੂ ਨਿਗਲ ਹੈ ਜਿਵੇਂ ਡਵਲ ਨੂੰ ਕਹਿੰਦੇ ਨੇ ਪੈਰਾਂ 'ਚ ਪਾਹੂ ਪੈਰਾਂ ਦੇ ਵਿੱਚ ਪੈਰਾਂ ਦੇ ਡਵਲ ਲੱਗਿਆ ਹੋਇਆ ਹੈ ਇੱਧਰ ਪੈਰ ਨੂੰ ਵੀ ਜਿੰਦਾ ਇੱਧਰ ਪੈਰ ਨੂੰ ਵੀ ਜਿੰਦਾ ਇਹਦੀ ਚੇਰ ਬੇੜੀ ਹੈ ਗੁਰ ਖੁੱਜੀ ਹੈ ਗਿਆਨ ਦੀ ਕੁਜੀ ਹੈ ਉਹ ਗਿਆਨ ਬਣ ਗਿਆ ਕੁਜੀ ਬਣ ਗਈ ਪਾਹੂ ਡਬਲ ਪੈਰਾਂ ਨੂੰ ਡੋਲ ਲੱਗਿਆ ਹੈ ਹੁਣ ਗਿਆਨ ਦੀ ਕੁੰਜੀ ਤੁਹਾਡੇ ਕੋਲ ਹੈ ਤੁਸੀਂ ਆਪਣੀ ਬੇੜੀ ਨਹੀਂ ਖੋਲਦੇ ਨਾ ਖੋਲੋ ਫਿਰ ਇਸ ਕਰਕੇ ਆਪ ਛਡਾਏ ਛੁੱਟੀਏ ਪਰਮੇਸ਼ਰ ਨੇ ਨਹੀਂ ਕਿਸੇ ਹੋਰ ਨੇ ਛਡਾਉਣ ਆਪਣੇ ਹੱਥੀ ਆਪਣਾ ਆਪੇ ਹੀ ਕਾ ਸਵਾਰੀਏ ਜਿਹਨੇ ਖੋਲਣੀ ਬੇੜੀ ਖੋਲਵੇ ਜਿਹਨੇ ਨਹੀਂ ਖੋਲਣੀ ਠੀਕ ਹੈ ਪਰ ਪੰਜ ਰਜਿਆ ਲੋਕਾਂ ਨੇ ਜਿਹਨੇ ਧਰਮ ਨੂੰ ਤਦਾ ਬਣਾ ਲਿਆ ਉਹਨਾਂ ਬੇੜੀ ਆਪਣੀ ਖੋਲੇ ਨਾ ਖੋਲਣ ਵਾਲੀ ਗੱਲ ਕਰੇ ਉਹ ਨਹੀਂ ਕਰਦੇ ਉਹ ਇਹ ਗੱਲ ਨੂੰ ਬਦਲ ਕੇ ਕਰਦੇ ਨੇ ਇਹਦੇ ਅਰਥ ਬਦਲ ਕੇ ਕਰਦੇ ਨੇ ਉਹ ਨਹੀਂ ਅਰਥ ਕਰਨਗੇ ਜੇ ਉਹ ਕਰਨਗੇ ਬੇੜੀ ਸਾਰਿਆਂ ਦੀ ਫਿਰ ਫਿਰ ਤਾਂ ਉਹਨਾਂ ਹੱਥੀ ਪੁੱਛਣਾ ਫਿਰ ਤਾਂ ਆਪ ਗੁਰੂ ਹੀ ਰਹੇ ਹੋ ਜੇ ਇਹ ਕਹਤਾ ਵੀ ਤੁਹਾਨੂੰ ਭਾਈ ਗਿਆਨ ਮਿਲ ਗਿਆ ਕੁਝ ਜੀਵਨ ਕੀ ਤੁਹਾਡੇ ਪੈਰਾਂ ਨੂੰ ਬੇੜੀ ਹੈ ਤੁਸੀਂ ਆਪ ਖੋਲ ਲਈਏ ਖੋਲੋ ਮੇਰੇ ਹੱਥ 'ਚ ਕੁਝ ਨਹੀਂ ਫਿਰ ਫਿਰ ਤੁਸੀਂ ਉਹਨੂੰ ਗੁਰੂ ਕਿਵੇਂ ਮੰਨੋਗੇ ਉਹਨੂੰ ਜੜਾਵਾ ਕੇ ਬੇਜੜਾਓਗੇ ਫਿਰ ਤੁਸੀਂ ਕਹੋਗੇ ਜਾਇ ਜੀ ਅਸੀਂ ਹੋ ਜਾਏ ਇਹ ਗੱਲ ਉਹਨਾਂ ਨੂੰ ਗੁਰਜੂਰ ਨਹੀਂ ਇੱਥੋਂ ਹਰਾਮ ਖੋਰੀ ਆ ਸ਼ੁਰੂ ਹੁੰਦੀ ਇੱਥੇ ਪਰਪੰਚ ਹੈ ਇੱਥੋਂ ਗੁਰੂ ਬਣਦੇ ਨੇ ਤੇ ਨਹੀਂ ਤਾਂ ਦਾਸ ਤਾਂ ਸਭ ਬਰਾਬਰੇ ਹੁੰਦੇ ਨੇ ਪੰਜ ਪ੍ਰਵਾਨ ਪੰਜ ਪ੍ਰਦਾਨ ਤਾਂ ਸਭ ਬਰਾਬਰ ਹੀ ਹੁੰਦੇ ਨੇ ਉਹਨਾਂ 'ਚ ਬੜਾ ਛੋਟਾ ਨਹੀਂ ਹੁੰਦਾ ਬਾਗਾਂ ਦੇ ਵਿੱਚ ਕੌਣ ਬੜਾ ਛੋਟਾ ਸਾਰੇ ਇੱਕੋ ਜਿਹੇ ਹੁੰਦੇ ਨੇ ਤਾਂ ਬਸ ਗਿਆਨ ਮਿਲਣਾ ਪਰਮੇਸ਼ਰ ਦਾ ਇੰਨਾ ਕੰਮ ਹੈ ਸਿੱਖਾਂ ਦੇ ਘਰ ਪੈਦਾ ਕਰਤਾ ਤੁਹਾਨੂੰ ਇਹਦਾ ਗਿਆਨ ਦੇ ਦਿੱਤਾ ਬਸ ਇਹ ਤੋਂ ਜ਼ਿਆਦਾ ਨਹੀਂ ਗਿਆਨ ਦੀ ਸਮਝ ਵੀ ਆ ਗਈ ਕੁੰਜੀ ਦੇਤੀ ਤੁਹਾਨੂੰ ਆਪ ਬਸ ਜੇ ਹੁਣ ਖੋਲਣਾ ਨਹੀਂ ਖੋਲਣਾ ਗੁਰੂ ਘਰ ਪੈਦਾ ਹੋਏ ਨੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਨਹੀਂ ਖੋਲੀ ਉਹਨਾਂ ਨੇ ਬੈਠੀ ਆਪਣੀ ਜਿਹਨੇ ਖੋਲਣੀ ਦੀ ਖੋਲੀ ਨਹੀਂ ਖੋਲੀ ਨਹੀਂ ਨਹੀਂ ਖੋਲੀ ਇਸ ਕਰਕੇ ਪਰਮੇਸ਼ਰ ਤੇ ਜਿਹੜਾ ਹੈ ਨਾ ਇੱਕ ਬਹਾਦਰ ਹੈ ਬਣਾਇਆ ਹੋਇਆ ਜੇ ਪਰਮੇਸ਼ਰ ਦਾ ਹੀ ਹੱਥ ਹੈਗਾ ਫਿਰ ਆਪਣੇ ਹੱਥੀ ਆਪਣਾ ਆਪੇ ਹੀ ਕਾ ਸਵਾਰੀਏ ਇਹਦਾ ਮਤਲਬ ਕੀ ਹੋਇਆ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਰੋ ਦੋ ਗੱਲਾਂ ਕਹਿਤੀ ਆਪਣ ਪੈਰ ਪਹਾੜਾ ਮਾਰਿਆ ਗਾਫਲ ਆਪਣੇ ਆਪਣਾ ਕੰਮ ਆਪ ਵਿਗਾੜਿਆ ਆਪਣਾ ਕੰਮ ਆਪੇ ਸਵਾਰਿਆ ਆਪ ਸੰਭਾਲਣ ਦਾ ਵੱਲ ਬੁੱਧ ਵੱਲ ਆਪ ਸੰਭਾਲਣ ਦੀ ਬੁੱਧੀ ਤੈਨੂੰ ਦੇਖਦੀ ਸਵਾਰਨਾ ਨਹੀਂ ਸਵਾਰਨ ਤੇਰੀ ਬੁੱਧੀ ਵਿਚਾਲੇ ਕੋਈ ਨਹੀਂ ਖਾਲਸੇ ਦੇ ਔਰ ਸਿੱਖ ਦੇ ਵਿਚਾਲੇ ਕੋਈ ਨਹੀਂ ਖਾਲਸਾ ਸਿੱਧਾ ਅਕਾਲ ਪੁਰਖ ਨਾਲ ਜੁੜਿਆ ਹੋਇਆ ਵਿਚਾਲੇ ਗੁਰੂ ਕੋਈ ਨਹੀਂ ਬਿਲਕੁਲ ਝੂਠ ਹੈ ਨਾਨਕ ਵਿਚਾਲਿਆ ਸਾਡੇ ਸਤਗੁਰ ਜਿਹੜਾ ਹੈਗਾ ਸਾਰਿਆਂ ਦੇ ਅੰਦਰ ਹੈ ਸਤਗੁਰ ਤੇ ਖਾਲੀ ਕੋਈ ਨਹੀਂ ਮੇਰੇ ਪ੍ਰਭ ਵੇਲ ਬੁਲਾਏ ਬਿਲਕੁਲ ਵਿਚਾਲੇ ਕੋਈ ਤੀਜਾ ਆਦਮੀ ਨਹੀਂ ਹੈ ਸਿੱਧਾ ਇਹਦਾ ਕਨੈਕਸ਼ਨ ਆਵੇ ਕਹਿ ਦਾਲੇ ਹੋਇਆ ਹੈ ਜਦ ਇੱਕ ਹੋਊਗਾ ਉਹ ਪੈਣ ਗੱਲ ਖਤਮ ਹੋ ਗਈ ਇੱਕ ਹੋਏ ਤਾਂ ਗਵੇ ਸਿਰਫ ਸ਼ਰਤ ਰੁੱਤੀ ਹੁਰਤ ਹੋਏ ਦਾ ਮਤਲਬ ਹੈ ਉਸ ਵੇਲੇ ਜਦ ਤੂੰ ਇੱਕ ਹੋ ਜਵੇਂ ਤੈਨੂੰ ਗਾਹਾਂ ਦੀ ਗੱਲ ਦੱਸਣ ਵਾਲਾ ਕੋਈ ਹੋਵੇ ਉਗਣਾ ਕਿਵੇਂ ਹੈ ਉਹਦਾ ਜਿਹੜੀ ਬਾਰਿਸ਼ ਹੈ ਨਾ ਬਾਰਿਸ਼ ਉਹਦਾ ਨਾਮ ਦੀ ਬਾਰਿਸ਼ ਚਾਹੀਦੀ ਹੈ ਨਾਮ ਦੇ ਅੰਮ੍ਰਿਤ ਜਲ ਬਿਨਾ ਉਗਦਾ ਨਹੀਂ ਹੈ ਅੰਮ੍ਰਿਤ ਧਾਰਾ ਜਨਾ ਜਰ ਵਰਖ ਵਰਸ ਇਹਦੇ ਤੇ ਵਰਸਦੀ ਨਹੀਂ ਉਗਦਾ ਨਹੀਂ ਹੈ ਸੁੱਕੇ ਚ ਪਿਆ ਬੀਜ ਨਹੀਂ ਉਗਦਾ ਦੀ ਛੁੱਟੀ ਹੈ ਕਿਰਪਾ ਆਪ ਕਰੇ ਗਿਆਨ ਦੀ ਕਿਰਪਾ ਨਾਲ ਛੁੱਟੂ ਪਰ ਜੇ ਗਿਆਨ ਇਹਨੂੰ ਮਿਲ ਗਿਆ ਆਪਣੀ ਆਪਣੀ ਹਥਕੜੀ ਆਪੇ ਖੋਲੂਗਾ ਉਸ ਕੁੱਜੀ ਗਿਆਨ ਨੂੰ ਚਾਹੇ ਤਾਂ ਵਰਤ ਲਵੇ ਮਿਸਯੂਜ਼ ਕਰ ਲਵੇ ਰੋਟੀਆਂ ਖਾਤਰ ਵਰਤ ਲਵੇ ਪਰਪੰਚ ਵਰਤ ਲਵੇ ਚਾਹੇ ਤਾਂ ਉਸ ਕੁੱਜੀ ਨੂੰ ਧੰਦਾ ਬਣਾ ਲਵੇ ਧਰਮ ਨੂੰ ਉਸ ਨੂੰ ਧੰਦਾ ਬਣਾ ਲਵੇ ਚਾਹੇ ਭਾਈ ਆਪਣੀ ਖਤਕੜੀਆਂ ਬੇੜੀਆਂ ਖੋਲ ਲਵੇ ਲੋਕਾਂ ਨੂੰ ਦੱਸਣ ਲੱਗ ਜਾਵੇ ਬੇੜੀ ਬੇੜੀ ਭਾਈ ਐ ਖੋਲੀਆਂ ਐ ਖੋਲ ਲੋ ਜਿਨ੍ਹਾਂ ਨੇ ਆਪਣੀਆਂ ਬੇੜੀਆਂ ਖੋਲੀਆਂ ਨੇ ਉਹਨਾਂ ਨੇ ਲੋਕਾਂ ਨੂੰ ਬੇੜੀਆਂ ਖੋਲਣ ਦੀ ਜਾਚ ਦੱਸੀ ਹੈ ਜਿਨ੍ਹਾਂ ਨੇ ਆਪਣੀਆਂ ਨਹੀਂ ਖੋਲੀਆਂ ਉਹਨਾਂ ਨੇ ਲੋਕਾਂ ਦੀਆਂ ਖੁੱਲਣ ਨਹੀਂ ਦਿੱਤੀਆਂ ਬਸ ਇੱਥੋਂ ਉਹਨਾਂ ਨੇ ਖੁੱਲਣ ਦਿੱਤੀਆਂ ਹੀ ਨਹੀਂ ਵੀ ਜੇ ਖੁੱਲਦੀਆਂ ਫਿਰ ਤਾਂ ਬਾਗੀ ਨਾ ਜਾਂਦੇ ਉਹਨਾਂ ਨੇ ਬੰਨ ਕੇ ਰੱਖੇ ਨੇ ਬਾਗੀ ਉਹਨਾਂ ਨੇ ਸਾਮੀਆਂ ਬਣਾ ਕੇ ਰੱਖੀਆਂ ਨੇ ਆਪਣੇ ਨਾਲ ਜੋੜ ਕੇ ਰੱਖੇ ਇਹ ਆਪਣੇ ਨਾਲ ਜੋੜਨ ਵਾਲੇ ਬੁੱਧੋ ਗੱਲਾਂ ਕਰਦੇ ਨੇ ਅਸੀਂ ਗੁਰੂ ਨਾਲ ਜੋੜਦੇ ਆ ਕਹਿੰਦੇ ਨੇ ਗੁਰੂ ਨਾਲ ਜੋੜਦੇ ਜੋੜਦੇ ਨੇ ਆਪਣੇ ਨਾਲ ਨਹੀਂ ਤਾਂ ਜਿਹੜੇ ਗੁਰੂ ਨਾਲ ਜੋੜਨ ਵਾਲੇ ਨੇ ਉਹਨਾਂ ਨੇ ਆਪਣੀਆਂ ਬੇੜੀਆਂ ਖੋਲ ਲਈਆਂ ਉਹ ਤੋਂ ਬਾਅਦ ਜਿਹੜਾ ਆਪਣੀ ਬੇੜੀ ਆਪ ਖੋਲੂਗਾ ਜਿਹਦੇ ਗੁਰ ਕੁੰਜੀ ਪਾਉ ਨਿਵਲ ਜਿਹਦੇ ਕੋਲ ਕੁੰਜੀ ਗਿਆਨ ਦੀ ਆ ਗਈ ਪੈਰਾਂ ਦਾ ਨਿਓੜ ਉਹਦਾ ਖੁੱਲ ਜੂਗਾ ਪੈਰਾਂ ਦੇ ਜਿੱਦੇ ਖੁੱਲ ਜਾਣਗੇ ਬੇੜੀਆਂ ਖੁੱਲ ਜੂ ਜੇ ਦਾ ਬੇੜੀਆਂ ਕਿਸੇ ਨੇ ਲਈਆਂ ਖੋਲ ਉਹਦਾ ਜੋੜ ਤੂੰ ਗੁਰੂ ਨਾਲ ਜਿਹਦੀਆਂ ਆਪਣੀਆਂ ਖੁੱਲੀਆਂ ਨਹੀਂ ਗੁਰੂ ਨਾਲ ਨਹੀਂ ਜੋੜ ਸਕਦਾ ਝੂਠ ਬੋਲਦਾ ਉਹ ਬਿਲਕੁਲ ਫਰੌਡੀ ਆਦਮੀ ਅਰ ਦੱਸ ਵੀ ਨਹੀਂ ਸਕਦਾ ਉਹ ਇਹਨਾਂ ਭਗਤੀਆਂ ਦੇ ਅਰਥ ਵੀ ਨਹੀਂ ਕਰ ਸਕਦਾ ਵੀ ਕੀ ਨੇ ਉਹਨੂੰ ਸਮਝ ਵੀ ਹੈ ਨਹੀਂ ਗੁਰਬਾਣੀ ਦੀ ਉਹਨੂੰ ਕਹਿੰਦਾ ਸਾਨੂੰ ਗੁਰਬਾਣੀ ਪੜਾ ਸਮਝਾ ਕੀ ਹੈ ਇੱਕ ਭਗਤੀ ਦਾ ਗਿਆਨ ਨਹੀਂ ਹੈ ਗੁਰਬਾਣੀ ਦਾ ਹੋਰ ਦੇ ਹੋਰ ਅਰਥ ਕਰਕੇ ਦੱਸਣਗੇ ਆਪਣੇ ਹੱਥ ਵਡਾਈਆਂ ਜੈ ਭਾਵੈ ਤਾਂ ਦੇ ਇਹ ਵਡਿਆਈ ਹੈ ਜਿਹੜੀ ਆਪਣੇ ਵਡਿਆਈ ਕੀ ਹੁੰਦੀ ਹੈ ਵਡਿਆਈ ਹੈ ਪਰਮੇਸ਼ਰ ਦੀ ਹੁੰਦੀ ਨਾਮ ਜ਼ਰੂਰ ਉਹਦੇ ਆਪਣੇ ਹੱਥ 'ਚ ਨਾਮ ਸਾਡੇ ਹੱਥ 'ਚ ਨਾਮ ਨਹੀਂ ਮਿਲ ਸਕਦਾ ਸਾਡੀ ਕੋਲ ਨਾਮ ਜਦ ਦੇਣਾ ਮਿਲਣਾ ਵਡਿਆਈ ਜਦ ਮਿਲਣੀ ਹੈ ਵਡਿਆਈ ਸਾਨੂੰ ਨਹੀਂ ਮਿਲਣੀ ਆਪਣੀ ਵਡਿਆਈ ਨਹੀਂ ਹੈ ਉਹ ਜਿਹੜੀ ਵਡਿਆਈ ਕਰੀ ਆ ਪਰਮੇਸ਼ਰ ਦੀ ਉਹ ਵਡਿਆਈਆਂ ਦੇਣੀਆਂ ਨੇ ਸਾਨੂੰ ਵੱਡੇ ਕੀਆਂ ਵਡਿਆਈਆਂ ਹੁੰਦੀਆਂ ਨੇ ਅਸੀਂ ਵੱਡੇ ਹਾਂ ਇੱਕ ਤਾਂ ਸਭ ਤੋਂ ਛੋਟਾ ਹੁੰਦਾ ਇੱਕ ਤੋਂ ਤਾਂ ਸਾਰੇ ਹੀ ਵੱਡੇ ਦੋ ਇੱਕ ਤੋਂ ਵੱਡਾ ਤਿੰਨ ਇੱਕ ਤੋਂ ਵੱਡਾ ਚਾਰ ਇੱਕ ਤੋਂ ਵੱਡਾ ਉਹ ਵਡਿਆਈਆਂ ਦਾ ਵੱਡੇ ਆ ਨੇ ਇਹ ਵੱਡਾ ਕਿਤੇ ਇਹ ਤਾਂ ਛੋਟਾ ਵਡਿਆਈ ਮਿਲਣੀ ਹੈ ਜਦੋਂ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਜੋ ਨਾਨਕ ਦੇ ਸਤਗੁਰ ਨੇ ਵਡਿਆਈ ਕੀਤੀ ਹੈ ਪਰਮੇਸ਼ਰ ਦੀ ਉਹ ਸਾਰੇ ਜੁਗ ਦੇ ਅੰਦਰ ਐਸੀ ਪ੍ਰਗਟ ਹੋ ਸਾਰਿਆਂ ਨੇ ਬਰਨ ਵੀ ਹਾਂ ਆ ਵਡਿਆਈ ਠੀਕ ਹੈ ਸਾਰਿਆਂ ਨੇ ਬੋਲ ਲਾਤੀ ਅੱਜ ਦੁਨੀਆ ਮੰਨਦੀ ਹੈ ਜੋ ਨਾਨਕ ਨੇ ਲਿਖਿਆ ਜੋ ਗੁਰਬਾਣੀ ਹੈ ਤਾਂ ਉੱਤੇ ਕੁਛ ਨਹੀਂ ਹੈ ਹੋ ਗਈ ਨਾ ਪ੍ਰਗਟ ਫਿਰ ਨਾਨਕ ਦੀ ਵਡਿਆਈ ਆ ਉਹ ਵਡਿਆਈ ਤਾਂ ਪਰਮੇਸ਼ਰ ਦੀ ਉਹ ਨਾਨਕ ਦੀ ਕੀਤੀ ਹੋਈ ਵਡਿਆਈ ਆ ਨਾਨਕ ਦੀ ਵਡਿਆਈ ਤਾਂ ਕਹਿੰਦੇ ਜੋ ਨਾਨਕ ਨੇ ਕੀ ਈ ਵੜਾਈ ਹੈ ਨਾਨਕ ਕੀ ਨਹੀਂ ਹੈ ਗੁਰੂ ਨਾਨਕ ਕੀ ਈ ਵੜਾਈ ਗੁਰੂ ਨਾਨਕ ਦੀ ਕੀਤੀ ਹੋਈ ਵੜਾਈ ਇਹਦਾ ਅਰਥ ਹੈ ਕੀ ਵੜਾਈ ਕਹੀ ਜਾਂਦਾ ਗੁਰੂ ਨਾਨਕ ਕੀ ਈ ਵੜਾਈ ਗੁਰੂ ਨਾਨਕ ਦੀ ਕੀਤੀ ਹੋਈ ਵੜਾਈ ਸਗਲੇ ਯੁਗ ਦੇ ਅੰਦਰ ਪ੍ਰਗਟ ਹੈ ਗੁਰੂ ਨਾਨਕ ਦੀ ਵਡਿਆਈ ਕਹੀ ਜਾਂਦਾ ਕੀ ਦਾ ਮਤਲਬ ਦਾ ਕੀਤੀ ਹੋਈ ਹੁੰਦਾ ਇਹ ਸਭ ਠੱਗਾਂ ਦੇ ਨੇ ਚੱਲੇ ਜਿਹੜੇ ਠੱਗ ਨੇ ਉਹਨਾਂ ਦੇ ਚੱਲੇ ਨੇ ਕਿਉਂਕਿ ਕਿਸੇ ਤਰੀਕੇ ਨਾਲ ਨਾਨਕ ਨੂੰ ਉਹਨਾਂ ਨੇ ਵੱਡਾ ਬਣਾਉਣਾ ਕੋਈ 400 ਵੀ ਖੇਡਣ ਫਿਰ ਉਹਨਾਂ ਨੇ ਆਪ ਵੱਡੇ ਵੱਡ ਆਪ ਵੱਡੇ ਨਹੀਂ ਬਣ ਸਕਦੇ ਜੇ ਉਹ ਤੋਂ ਪਹਿਲਾਂ ਕਿਸੇ ਬੰਦੇ ਨੂੰ ਵੱਡਾ ਨਹੀਂ ਬਣਾਉਂਦਾ ਜਿਹੜਾ ਇੱਥੇ ਜੰਮੇ ਹੋਏ ਨੂੰ ਵੱਡਾ ਨਹੀਂ ਬਣ ਦਿੰਦਾ ਉਹ ਆ ਵੱਡਾ ਨਹੀਂ ਬਣ ਸਕਦਾ ਜਿਹਨੇ ਇੱਥੇ ਜਨਮ ਲਿਆ ਵੱਡਾ ਹੁੰਦਾ ਹੀ ਨਹੀਂ ਜਨਮ ਕਾਤੇ ਲੈ ਜਿਹਨੇ ਜਨਮ ਲੈ ਲਿਆ ਜਨਮ ਤਬੜ ਤਮਰਿਆ ਵੀ ਜਪੜਵਨ ਵਾਲਾ ਵੱਡਾ ਹੁੰਦਾ ਉਦੋਂ ਹੁਕਮ ਦਾ ਵੱਡਾ ਹੁੰਦਾ ਜਿਹੜੇ ਆਦਮੀ ਛਾਤਰ ਦਿਮਾਗ ਨੇ ਉਹ ਕਿਸੇ ਤਰੀਕੇ ਨਾਲ ਇੱਕ ਬੰਦੇ ਨੂੰ ਪਹਿਲਾਂ ਵੱਡਾ ਬਣਾਉਂਦੇ ਬੜੇ ਛਾਤਰ ਦਿਮਾਗ ਨਾਲ ਬੰਦੇ ਬਾਹਰ ਨੇ ਦਾਨਕਾਰ ਗੋਬਿੰਦ ਸਿੰਘ ਦੀ ਫਤਿਹ ਲਿਖੀ ਮੋਹਰ ਤੇ ਫਤਿਹ ਬਣਾਈ ਨਾਨਕ ਨੇ ਬਣਾਈ ਫਤਿਹ ਪਈ ਮਨਜੀਤ ਕੁਝ ਤਾਂ ਹੋਰ ਬਣਾਈ ਦਸਮ ਪਾਸ਼ਾ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਮੇਰੀ ਫਤਿਹ ਆ ਨਾ ਮੇਰਾ ਖਾਲਸਾ ਖਾਲਸਾ ਵੀ ਪਰਮੇਸ਼ਰ ਦਾ ਵਾਹਿਗੁਰੂ ਦਾ ਫਤਿਹ ਵੀ ਉਹਦੀ ਹੈ ਉਹਨਾਂ ਨੇ ਆਪਣਾ ਖਾਲਸਾ ਨਹੀਂ ਬਣਾਇਆ ਦਸਮ ਪਾਸ਼ਾ ਬੰਦੇ ਬਹਾਦਰ ਨੇ ਆਪਣਾ ਖਾਲਸਾ ਕਿਵੇਂ ਬਣਾ ਲਿਆ ਬੰਦਾ ਹੀ ਖਾਲਸਾ ਕਿਵੇਂ ਆਪਣਾ ਹੋ ਗਿਆ ਇੱਥੋਂ ਪਤਾ ਲੱਗਦਾ ਵੀ ਸ਼ਰਾਰਤ ਦਾ ਇੱਥੋਂ ਪਤਾ ਲੱਗਦਾ ਬੇਈਮਾਨੀ ਦਾ ਇੱਥੋਂ ਪਤਾ ਲੱਗਦਾ ਹਿੰਦੂਵਾਦ ਸੀ ਉੱਥੋਂ ਹੀ ਹਿੰਦੂਵਤ ਵਾਲੀ ਲੈਣ ਸ਼ੁਰੂ ਕਰ ਇਹ ਕਾਰਨ ਸੀ ਖਾਲਸਾ ਦੇ ਖਿਲਾਫ ਹੋਇਆ ਇਹ ਤਾਂ ਸਾਰਾ ਬੇੜੇਗਰ ਕਰਤਾ ਜੀ ਜਿਹਨੇ ਖਾਲਸਾ ਸਾਜਿਆ ਸਾਜਿਆ ਤਾਂ ਨਹੀਂ ਹੈ ਜਿਹਨੇ ਪਰੰਪਰਾ ਚਲਾਈ ਹੈ ਪੰਥ ਚਲਾਇਆ ਹੈ ਚਲਾਇਆ ਤਾਂ ਪਰਮੇਸ਼ਰ ਨੇ ਕਿਹਾ ਤਾਂ ਪਰਮੇਸ਼ਰ ਨੇ ਜੀ ਤੋਂ ਪੰਥ ਚਲਵਾਇਆ ਪਰਮੇਸ਼ਰ ਨੇ ਉਹਨੇ ਤਾਂ ਆਪਣਾ ਕਿਹਾ ਨਹੀਂ ਮੇਰੇ ਉਹ ਤਾਂ ਕਹਿੰਦਾ ਪ੍ਰਗਟ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੇ ਮੋਜ ਇਹਦੋਂ ਦੀ ਮੌਜ ਆ ਤਾਂ ਪ੍ਰਗਟ ਕੀਤਾ ਮੈਨੂੰ ਕੀ ਪਤਾ ਉਹਨੇ ਤਾਂ ਆਪਣੇ ਨਾਲ ਨਹੀਂ ਦੋ ਜੋੜਿਆ ਬੰਦੇ ਬਹਾਦਰ ਨੇ ਆਪਣੇ ਨਾਲ ਜੋੜ ਲਿਆ ਬੰਦੇ ਹੀ ਖਾਲਸਾ ਪਹਿਲੀ ਗੱਲ ਤਾਂ ਪੰਜ ਪਿਆਰੇ ਬਿਨਾਂ ਖਾਲਸਾ ਤਿਆਰ ਹੀ ਨਹੀਂ ਹੁੰਦਾ ਫਿਰ ਕੱਲਾ ਕਿਵੇਂ ਕਰ ਦੂਗਾ ਕੱਲੇ ਨਾਲ ਕਿਵੇਂ ਜੁੜ ਗਿਆ ਪੰਜ ਪਿਆਰੇ ਚਾਰ ਨਾਲ ਦੇ ਕਿੱਥੇ ਗਏ ਇੱਥੋਂ ਪਤਾ ਲੱਗਦਾ ਕਿੱਡਾ ਸ਼ਰਾਰਤ ਦਿਮਾਗ ਵਾਲਾ ਬੰਦਾ ਸੀ ਉਹ ਇਸ ਕਰਕੇ ਖਾਲਸੇ ਨੇ ਫੈਸਲਾ ਲਿਆ ਇਹ ਸਿੱਖ ਨਹੀਂ ਹੈ ਇਹਦੇ ਇਤਿਹਾਸ ਵਾਸਤੇ ਕੋਈ ਥਾਂ ਨਹੀਂ ਖਾਲਸੇ ਦੇ ਇਤਿਹਾਸ ਵਿੱਚ ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ ਵਿਦਵਾਨਾਂ ਨੂੰ ਤਾਂ ਵਿਦਵਾਨ ਕਿਹੜਾ ਸਿੱਖ ਨੇ ਇਹ ਨਹੀਂ ਸਿੱਖਣ ਇਹਨਾਂ ਨੂੰ ਸਿੱਖੀ ਦੇ ਪੈਮਾਨੇ ਦਾ ਹੀ ਨਹੀਂ ਪਤਾ ਇਹਨਾਂ ਕੋਲ ਤਕੜੀ ਹੋਣੀ ਸਿੱਖੀ ਦੋਲਣ ਵਾਲੀ ਇਹਨਾਂ ਕੋਲ ਬੁੱਧੀ ਹੋਣੀ ਹੈ ਸਿੱਖੀ ਦੋਲਣ ਵਾਲੀ ਉਹ ਵਿਵੇਕ ਬੁੱਧੀ ਨਾਲ ਤੋਲੂ ਸਿੱਖੀ ਕੇ ਨਾਲ ਹੀ ਬੁੱਧੀ ਨਾਲ ਤੋਲੂ ਇਹ ਬੁੱਧੀ ਹੀਰ ਇਹ ਜਿਹੜੇ ਆਪ ਖਾਲਸੇ ਨੇ ਉਹ ਜਿਹਾ ਸੀਗਾ ਬੰਦਾ ਬਸ ਜਿਹੇ ਜੇ ਨੇ ਇਹ ਜਿਹਾ ਸੀਗਾ ਜਿਹੇ ਜੇ ਗੁਰੂ ਨੇ ਖਾਲਸਾ ਬਣਾਇਆ ਨਾ ਉਹ ਜਿਹਾ ਨਹੀਂ ਸੀ ਤਾਂ ਹੀ ਹੱਥ ਖੜੇ ਕਰਕੇ ਸਰੈਂਡਰ ਕਰ ਗਿਆ ਨਾ ਉੱਥੇ ਹੱਥ ਖੜੇ ਕਰਕੇ ਸਰੈਂਡਰ ਕਰ ਗਏ ਤਾਂ ਹੀ ਬੰਦੇ ਸਾਰੇ ਇਹ ਵੀ ਕਰ ਜਾਂਦੇ ਨੇ ਤਾਂ ਆਪਣੇ ਹੱਥ ਵਡਾਈਆਂ ਜੈ ਭਾਵੇ ਤਾਂ ਦੇ ਆਪਣੇ ਹੱਥ ਵਡਾਈਆਂ ਨਾਮ ਦਾ ਉਹਦੇ ਹੱਥ 'ਚ ਹੈ ਜਾਂ ਨਾਮ ਉਹ ਦਿੰਦਾ ਤਾਂ ਵਡਿਆਈ ਕਰਦਾ ਕੋਈ ਇਹ ਵਡਿਆਈਆਂ ਜਿਹੜੀਆਂ ਕੀਤੀਆਂ ਇਹ ਗੁਰਬਾਣੀ ਦੀ ਰਚਨਾ ਇਹ ਵਡਿਆਈ ਹੈ ਪਰਮੇਸ਼ਰ ਦੀ ਗੁਣ ਗਾਇਨ ਹੈ ਇਹ ਉਹਦੇ ਹੱਥ 'ਚ ਜੀ ਤਾਂ ਮਰਜੀ ਕਰਾ ਲਵੇ ਜੀ ਤਾਂ ਮਰਜੀ ਨਾ ਕਰਾ ਇਹ ਕੋਈ ਜ਼ਰੂਰੀ ਨਹੀਂ ਹੈ ਸਾਰੇ ਵਡਿਆਈ ਕਰਨ ਸਾਰੇ ਵਡਿਆਈ ਕਰਨ ਤਾਂ ਹੀ ਇਹ ਮੋਹ ਲੱਗਦੀ ਹੈ ਇਹ ਕੋਈ ਸ਼ਰਤ ਨਹੀਂ ਹੈ ਨਹੀਂ ਤਾਂ ਫਿਰ ਤਿੰਨ ਗੁਰੂ ਸਾਹਿਬ ਨੇ ਸਾਡੇ ਜਿਹੜੇ ਅਸੀਂ ਗੁਰੂ ਸਾਹਿਬ ਇਹ ਕਹਿੰਦੇ ਹਾਂ ਆਪਣੀ ਬੋਲੀ ਚ ਬੋਲ ਹੁਣ ਉਹਨਾਂ ਨੇ ਦੀ ਬਾਣੀ ਹੋਣੀ ਹੈ ਚਲੋ ਦਸ ਪਾਸ਼ਾ ਦੀ ਬਾਣੀ ਹੈ ਨਾ ਅਲੱਗ ਤਿੰਨਾਂ ਦੀ ਬਾਣੀ ਹੋਣੀ ਹੈ ਕਿਤੇ ਨਹੀਂ ਫਿਰ ਉਹਨਾਂ ਨੂੰ ਕੀ ਕਹੋਗੇ ਤੁਸੀਂ ਭਗਤ ਨਹੀਂ ਸੀ ਮੁਕਤ ਨਹੀਂ ਹੋਇਆ ਹੋ ਇਸੇ ਕਰਕੇ ਉਹਨਾਂ ਨੇ ਜਾਣਬੁੱਝ ਕੇ ਦੀ ਰਚੀ ਇਹ ਜਾਣਬੁੱਝ ਕੇ ਪਰਮੇਸ਼ਰ ਨੇ ਦੀ ਰਚਵਾਈ ਤਾਂ ਕਿ ਇਹ ਭਰਮ ਵੀ ਪੈਦਾ ਨਾ ਹੋ ਜਵੇ ਕਬੂਰ ਖਾਨੇ ਤਾਂ ਕਿਤੋਂ ਕਿੰਤੂ ਪ੍ਰੰਤੂ ਵਾਲੀ ਜਗ੍ਹਾ ਦੇਖਣੀ ਹੈ ਵੀ ਮੂਰਖ ਕਿੰਤੂ ਪ੍ਰੰਤੂ ਵਾਲੀ ਜਗ੍ਹਾ ਕਿਤੇ ਲੱਭੇ ਨਾ ਜਾਵੇ ਕਿਤੋਂ ਇਹਨਾਂ ਨੂੰ ਜਗ੍ਹਾ ਮਿਲੀ ਉੱਥੋਂ ਹੀ ਹੋਰ ਪਾਸੇ ਨੂੰ ਲੈ ਜਾਂਦੇ ਨੇ ਗੱਲ ਨੂੰ ਕੱਢ ਕੇ ਤਿੰਨ ਵਿਅਕਤੀ ਨੇ ਗੁਰੂ ਵਿਅਕਤੀ ਜਿਨ੍ਹਾਂ ਨੇ ਬਾਣੀ ਉਹ ਨਹੀਂ ਰਚੀ ਨੌਵੇਂ ਮਹੱਲੇ ਦੇ ਆ ਕੇ ਫਿਰ ਬਾਣੀ ਰਚੀ ਗਈ ਤਿੰਨ ਮਹਿਲ ਬਾਣੀ ਨਹੀਂ ਰਚਦੇ ਜੇ ਉਹ ਤਿੰਨੇ ਮਹਿਲ ਨਹੀਂ ਹੈਗੇ ਤਾਂ ਜਿਹਨੇ ਬਾਣੀ ਰਚੀ ਉਹਨੇ ਆਪਣੇ ਆਪ ਨੂੰ ਛੇਵਾਂ ਉੱਪਰ ਮੰਨ ਲੋ ਸੀ ਪੰਜਾਂ ਦੀ ਬਾਣੀ ਪਹਿਲਾਂ ਹੈਗੀ ਉਹਨੇ ਨੌਵਾਂ ਕਿਉਂ ਕਿਹਾ ਉਹਨੇ ਨਹੀਂ ਕਿਹਾ ਪਰਮੇਸ਼ਰ ਨੇ ਕਹਾਇਆ ਉਹ ਤੇ ਉਹ ਕਿ ਮੈਂ ਕਹਿ ਸਕਦਾ ਕੁਝ ਵੀ ਪਰਮੇਸ਼ਰ ਨੇ ਕਹਾਇਆ ਵੀ ਨੌਵਾਂ ਬੋਲ ਆਪਣੇ ਆਪ ਨੂੰ ਨੌਵਾਂ ਬੋਲਤਾ ਉਹਨੇ ਨੌਵਾਂ ਨੰਬਰ ਹੈ ਤੇਰਾ ਉਹਨੇ ਮਾਲਾ ਨੌਵਾਂ ਲਿਖਿਆ ਕਿਉਂਕਿ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਇਹਨਾਂ ਵੱਲ ਤਿੰਨੇ ਕਬੂਲ ਨੇ ਹੋ ਆਪਣੇ ਵਰਗੀ ਨਾਲ ਕੋਈ ਕੁਝ ਨਹੀਂ ਬੋਲ ਸਕਦਾ ਇਹ ਬੋਲ ਸਕਦੇ ਨੇ ਜਿਹੜੇ ਵਿਦਵਾਨ ਨੇ ਜੋ ਮਰਜ਼ੀ ਬਖਦੇ ਰਹਿਣ ਇਹ ਜੋ ਮਰਜ਼ੀ ਬੋਲ ਸਕਦੇ ਨੇ ਗੁਰਮੁਖ ਨਹੀਂ ਬੋਲ ਸਕਦੇ ਆਪਣੀ ਮਰਜ਼ੀ ਤੋਂ ਕੁਝ ਵੀ ਗੁਰਮੁਖ ਬੁਲਾਏ ਬੋਲਦੇ ਹੁੰਦੇ ਨੇ ਉਹਨਾਂ ਨੇ ਨੋਵਾ ਲਿਖ ਕੇ ਸਾਬਤ ਕਰਦਾ ਉਹ ਤਿੰਨੇ ਇੱਕੋ ਹੀ ਲੈਵਲ ਦੇ ਇਹਦਾ ਮਤਲਬ ਬਾਣੀ ਰਚਣੀ ਕੋਈ ਸ਼ਰਤ ਨਹੀਂ ਹੈ ਬਾਣੀ ਦੀ ਸੋਝੀ ਪ੍ਰਾਪਤ ਕਰ ਲੈਣੀ ਔਰ ਆਪਣੇ ਬੇੜੀਆਂ ਖੋਲ ਲੈਣੀਆਂ ਬਸ ਇਹ ਇਹ ਸ਼ਰਤ ਹੈ ਇਹ ਸ਼ਰਤ ਹੈ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲੈਣੀ ਪ੍ਰਵਾਨ ਪੰਚ ਹੋ ਜਾਣਾ ਸ਼ਰਤ ਹੈ ਬਸ ਪ੍ਰਦਾਨ ਹੋ ਜਾਣਾ ਸ਼ਰਤ ਨਹੀਂ ਹੈ ਪ੍ਰਦਾਨ ਹੋ ਜਾਣਾ ਸ਼ਰਤ ਨਹੀਂ ਪ੍ਰਵਾਨ ਹੋ ਜਾਣਾ ਸ਼ਰਤ ਹੈ ਪ੍ਰਧਾਨੀ ਦੀ ਮੋਹਰ ਉਹ ਲੋੜ ਨਾ ਲਾਉਣ ਪ੍ਰਧਾਨੀ ਦੀ ਮੋਹਰ ਉੱਥੇ ਜਾ ਕੇ ਲੱਗਦੀ ਹੈ ਪ੍ਰਵਾਨ ਵੀ ਉਹਨਾਂ ਨੇ ਕਰਨਾ ਪ੍ਰਵਾਨ ਦੀ ਕੋਸ਼ਿਸ਼ ਹੈ ਸਾਡੀ ਪ੍ਰਧਾਨਿਕ ਦੀ ਕੋਸ਼ਿਸ਼ ਨਹੀਂ ਹੈ ਇੱਥੇ ਸਾਰੀ ਪ੍ਰਧਾਨਗੀ ਦੀ ਕੋਸ਼ਿਸ਼ ਹੈ ਪ੍ਰਵਾਨਗੀ ਦੀ ਕੋਸ਼ਿਸ਼ ਹੈ ਹੀ ਨਹੀਂ ਪ੍ਰਧਾਨ ਕਹਿੰਦਾ ਹੈ ਕਿ ਮੈਨੂੰ ਬਣਾ ਦਿਓ ਕੰਮ ਚਾਹੇ ਮੇਰੇ ਕਹੇ ਜੇ ਹੁਣ ਕੋਲੀ ਚਾਹੇ ਮੇਰਾ ਕਰਮ ਕੈਸਾ ਹੀ ਹੋਵੇ ਇੱਥੇ ਪ੍ਰਵਾਨ ਹੋ ਜਾਣਾ ਪ੍ਰਵਾਨ ਚੜ੍ਹ ਦਰਗਾਹ 'ਚ ਪ੍ਰਵਾਨ ਹੋ ਜਾਏ ਸਿੱਖ ਇਹ ਸਿੱਖ ਦੀ ਸਮਝੋ ਕੋਸ਼ਿਸ਼ ਹੈ ਸਿੱਖ ਦੀ ਕੋਸ਼ਿਸ਼ ਇਹ ਹੈ ਮੈਂ ਪ੍ਰਵਾਨ ਹੋ ਜਾ ਦਰਗਾਹ 'ਚ ਪਰ ਪ੍ਰਵਾਨ ਦਰਗਾਹ ਜਾ ਕੇ ਹੀ ਹੋਣਾ ਕੱਚ ਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਈ ਉੱਥੇ ਜਾ ਕੇ ਪਤਾ ਲੱਗੂ ਕੱਚਰ ਪੱਕਦਾ ਇੱਥੇ ਜਿਹੜੇ ਬੋਰਡ ਲਾ ਲੈਣਾ ਬ੍ਰਹਮ ਗਿਆਨੀ ਇਹ ਸਭ ਠੱਗ ਨੇ ਕਿਹਨੇ ਮੋੜ ਲਾਏ ਨੇ ਬਈ ਕਿਹਨੂੰ ਪੁੱਛ ਕੇ ਲਾਏ ਨੇ ਤੁਸੀਂ ਇੱਥੇ ਮੂਰਖ ਜਿਹੜੇ ਨੇ ਬਹਾ ਮੂਰਖ ਮੂਰਖੰਦ ਘੋਰ ਉਸ ਇਕੱਠੇ ਹੋ ਕੇ ਬ੍ਰਹਮ ਗਿਆਨੀ ਦੀ ਪਦਵੀ ਡਿਗਰੀ ਦੇ ਰਹੇ ਨੇ ਜਿਨ੍ਹਾਂ ਨੂੰ ਉਹਨੇ ਪੜਾਉਣੇ ਉਹਦੇ ਚੇਲੇ ਨੇ ਉਹ ਆਪਣੇ ਗੁਰੂ ਨੂੰ ਗੁਰਿਆਈ ਦੇ ਰਹੇ ਨੇ ਇਹ ਗੁਰੂ ਹੈ ਸਟੂਡੈਂਟ ਟੀਚਰ ਦਾ ਇਮਤਿਹਾਨ ਲੈਂਦੇ ਹੁੰਦੇ ਇੰਟਰਵਿਊ ਲੈਂਦੇ ਹੁੰਦੇ ਨੇ ਸਾਨੂੰ ਪੜਾਉਣ ਦੇ ਕਾਬਿਲ ਹੈ ਕਿ ਨਹੀਂ ਸਟੂਡੈਂਟ ਕੋਈ ਕਿਸੇ ਸਕੂਲ ਦੇ ਸਟੂਡੈਂਟ ਟੀਚਰ ਦਾ ਇੰਟਰਵਿਊ ਲੈਂਦੇ ਦੇਖੇ ਨੇ ਵੀ ਇਹ ਟੀਚਰ ਠੀਕ ਹੈ ਸਾਨੂੰ ਪੜਾਉਣ ਦੇ ਕਾਬਿਲ ਹੈ ਆ ਹੋ ਰਿਹਾ ਇਹ ਕੀ ਹੈ ਇਹ ਛਾਤਰ ਨੇ ਲੋਕ ਇਹ ਤੋਂ ਪਤਾ ਲੱਗਦਾ ਛਾਤਰ ਨੇ ਜਿਵੇਂ ਵੋਟਾਂ ਵਾਲੇ ਇਕੱਠੇ ਕਰਕੇ ਬੰਦੇ ਵੋਟਾਂ ਪਾ ਲੈਂਦੇ ਨੇ ਵੋਟਾਂ ਪਾ ਲਿਓ ਵੋਟਾਂ ਨਾ ਬਣੂ ਵੋਟਾਂ ਨਾ ਬਣੂਗਾ ਪਰ ਗਿਆਨੀ ਇੱਕ ਦਰਗਾਹ ਤੋਂ ਪ੍ਰਮਾਣ ਹੋ ਕੇ ਬਣੂਗਾ ਪਰਮੇਸ਼ਰ ਦੀ ਪ੍ਰਵਾਨਗੀ ਦੀ ਮੋਹਰ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਇਹ ਜਿਹੜੀ ਭੀੜ ਇਕੱਠੀ ਕਰੀ ਹੋਈ ਹੈ ਇਹਦੀ ਲੋੜ ਹੈ ਉਹਨਾਂ ਨੂੰ ਪਰਮੇਸ਼ਰ ਦਾ ਕੀ ਲੈਣਾ ਉਹਨਾਂ ਨੇ ਉਹ ਸੰਤ ਨੇ ਜਾਂ ਕੀ ਨੇ ਇਥੋਂ ਪਤਾ ਲੱਗ ਜਾਂਦਾ ਸਾਰੀ ਚਾਲ ਜਿਹੜੀ ਹੈਗੀ ਹੈ ਗੱਲਾਂ ਚੋਰਾਂ ਦੀਆਂ ਸਾਧਾ ਬੁੱਝ ਲੈਣੀਆਂ ਚੋਰਾਂ ਦੀਆਂ ਗੱਲਾਂ ਸਾਧ ਬੁੱਝ ਲੈਂਦੇ ਨੇ ਕੀ ਨੇ ਥਰ ਥਰ ਕੰਪੈ ਜੀੜਾ ਥਾਨ ਵੀ ਹੋਣਾ ਹੋਏ ਥਰ ਥਰ ਕੱਪੇ ਜੀੜਾ ਜੀੜਾ ਭੈ ਕਿਉਂ ਖਾਂਦਾ ਡਰਦਾ ਕਿਉਂ ਕਿੰਨਾ ਜਦ ਸਾਨੂੰ ਡਰ ਲੱਗਦਾ ਹੈ ਸੰਸਾਰ 'ਚ ਐਸਾ ਕੋਈ ਥਾਂ ਨਹੀਂ ਹੈ ਜਿੱਥੇ ਨੂੰ ਟਿਕਾਉ ਮਿਲ ਜਵੇ ਆਪਣਾ ਘਰਦਾਰ ਨਹੀਂ ਇਹਦੇ ਕੋਲ ਹੈ ਥਾਂ ਵੀ ਹੋਣਾ ਥਾਂ ਵੀ ਹੋਣਾ ਥਾਂ ਨਹੀਂ ਕੋਈ ਇਹਦਾ ਆਪਣਾ ਆਪਣਾ ਕੁਝ ਹੈ ਹੀ ਨਹੀਂ ਤਾਂ ਕੰਪਾ ਲੱਗਦਾ ਤਾਂ ਡਰਦਾ ਘਰ ਕੱਢੀ ਉਹ ਬਿਲਡਿੰਗ ਹੈ ਵਰਤਾ ਜਾਣਾ ਛੱਡ ਜਾਣੀ ਪਤਾ ਸਭ ਨੂੰ ਕੰਮ ਹੀ ਲੱਗਣਾ ਸਭ ਕੁਝ ਹੈ ਮਾਲ ਹੈ ਧਨ ਹੈ ਦੌਲਤ ਹੈ ਬੈਂਕ ਬੈਲੈਂਸ ਹੈ ਗੱਡੀਆਂ ਨੇ ਫੈਕਟਰੀਆਂ ਨੇ ਸਭ ਕੁਝ ਹੈ ਪਰ ਛੱਡ ਜਾਣਾ ਹੈ ਪਤਾ ਨਹੀਂ ਕਦ ਇਹ ਗੱਲ ਸਭ ਨੂੰ ਭੈ ਭੀਤ ਕਰਦੀ ਹੈ ਥਾਨ ਵੀ ਹੁਣਾ ਹਰ ਥਰ ਕੰਪੈ ਜਿਹੜਾ ਥਾਨ ਵੀ ਹੁਣਾ ਹੋਏ ਜਦੋਂ ਨਿਥਾਵੇ ਨੂੰ ਥਾਂ ਮਿਲ ਜਾਂਦਾ ਹੈ ਫੇਰ ਨਹੀਂ ਕਬਦਾ ਥਾਨ ਵੀ ਹੋਣਾ ਹੋਏ ਜਿੰਨਾ ਜਰ ਥਾਨ ਵੀ ਹੋਣਾ ਉਹਨਾਂ ਜਰ ਪੈ ਲੱਗਦੀ ਹੈ ਜਦ ਥਾਂ ਨਥਾਵਾਂ ਤੇ ਨਾ ਰਿਹਾ ਨਥਾਵਿਆਂ ਦਾ ਥਾਂ ਜਦ ਮਿਲ ਗਿਆ ਫੇਰ ਨਹੀਂ ਕੋਈ ਡਰ ਹੈ ਹਾਂਜੀ ਥਾਨ ਮਾਨ ਸੱਚ ਏਕ ਹੈ ਥਾਨ ਮਾਨ ਸੱਚ ਏਕ ਹੈ ਜਦ ਇੱਕ ਹੋ ਜੂ ਇਹ ਆਪ ਫਿਰ ਥਾਨ ਵੀ ਹੈ ਇਹਦੇ ਕੋਲ ਮਾਨ ਵੀ ਹੈ ਇਹਦੇ ਕੋਲ ਸੱਚ ਵੀ ਹੈ ਇਹਦੇ ਕੋਲ ਸਭ ਕੁਝ ਹੈ ਫਿਰ ਆਪ ਹੀ ਇਹ ਥਾਨ ਵਾਲਾ ਹੈ ਆਪ ਹੀ ਮਾਨ ਵਾਲਾ ਹੈ ਆਪ ਹੀ ਸੱਚ ਸਰੂਪ ਹੈ ਕਿਤੋਂ ਨਹੀਂ ਲੈਣਾ ਹੈਗਾ ਕੁਝ ਗੋਇਆ ਹੋਇਆ ਇਹਨੇ ਔਗੜਾਂ ਨਾਲ ਗੁਣਾਂ ਨਾਲ ਪ੍ਰਾਪਤ ਹੋ ਜਾਣਾ ਸੁਪਨੇ 'ਚ ਜਿੰਨਾ ਜਦ ਸੁਪਨਾ ਦੇਖਦਾ ਉਹਨਾਂ ਜਦ ਕਗਾਲ ਹੈ ਜਦ ਸੁਪਨਾ ਟੁੱਟ ਜਾਂਦਾ ਜਾਗ ਪੈਂਦਾ ਜਦ ਰਾਜਾ ਰਾਜਾ ਵੀ ਹੈ ਸਰ ਤੇ ਤਾਜ ਵੀ ਹੈ ਕੁਰਸੀ ਵੀ ਹੈ ਉੱਥੇ ਹੀ ਬੈਠਾ ਤਖਤ ਤੇ ਕਿਤੇ ਗਿਆ ਹੋਇਆ ਨਹੀਂ ਸੁਪਨੇ 'ਚ ਭਖਾਰੀ ਹੈ ਨਹੀਂ ਤਾਂ ਇਹ ਕੀ ਹੈ ਦਰਪਤ ਹੈ ਦਰਪਤ ਇੱਕ ਸੰਘਰਸ਼ਣ ਸੋਇਆ ਸੰਘਰਸ਼ਣ ਤੇ ਵੀ ਬੈਠਾ ਥਾਨ ਵਾਲਾ ਦਰਪਤੀ ਹੈ ਦਰਪਤ ਕਾ ਤੇ ਕੇ ਐ ਸੰਸਾਰ ਦਾ ਮਾਲਕ ਹੈ ਨਾਰਾਇਣ ਸੰਸਾਰ ਚ ਨੇ ਉੱਥੇ ਨਹੀਂ ਨਾ ਰਹਿਣ ਉੱਥੇ ਸਭ ਨਾਰਾਇਣ ਨੇ ਸੱਚਖੰਡ ਦੇ ਨਾਲ ਨਹੀਂ ਕੋਈ ਨਾਰਾਇਣ ਨੇ ਨਾਰਤਾ ਇੱਥੇ ਹੀ ਨੇ ਜੇ ਤੂੰ ਮੇਰਾ ਹੋ ਰਹਿ ਤਾਂ ਸਭ ਜਗ ਸਭ ਜਗ ਦਾ ਜਦ ਮਾਲਕ ਹੈ ਨਰਪਤੀ ਹੋਈ ਆ ਫਿਰ ਹੁਣ ਕੀ ਹੈ ਥਾਣ ਕੋਈ ਨਾਲ ਨਹੀਂ ਹੈ ਸਭ ਨਾਰਾਇਣ ਇੱਥੇ ਨੇ ਨਰ ਰੇ ਨਰ ਗਰਭ ਕੁੰਡਲ ਜਬ ਆਛਤ ਗਰਭ ਰਾਮ ਗਰਭ ਚ ਜਿੰਨੇ ਪਏ ਨੇ ਸਭ ਨਾਲ ਨੇ ਰਾਮ ਗਰਭ ਹੋਰ ਚੀਜ਼ ਆ ਗਰਭ ਕੁੰਡਲ ਹੋਰ ਚੀਜ਼ ਆ ਗਰਭ ਕੁੰਡਲ ਗਰਭ ਨਾਲ ਕੁੰਡਲ ਲੱਗਿਆ ਹੈ ਕੁੰਡਲ ਲੱਗਿਆ ਰਾਮ ਗਰਭ ਨਾਲ ਕੁੰਡਲ ਨਹੀਂ ਲੱਗਿਆ ਬਹੁਤ ਬਰੀਕ ਫਰਕ ਨੇ ਰਾਮ ਗਰਭ ਦੇ ਵਿੱਚ ਤਾਂ ਹੁਣ ਵੀ ਹੈ ਹੁਣ ਵੀ ਰਾਮਗਰਮ ਚ ਪਰ ਰਾਮਗਰਮ ਚ ਹੁੰਦਾ ਹੈ ਪ੍ਰੇਤ ਪਿੰਜਰ ਚ ਵੀ ਹੈ ਸਰੀਰ ਪਿੰਜਰ ਪਿੰਜਰੇ ਦੇ ਵਿੱਚ ਵੀ ਹੈ ਰਾਮਗਰਮ ਦੇ ਵਿੱਚ ਜ਼ਿਆਦਾ ਹੈ ਜਦ ਖਾਲੀ ਇਹਦੇ ਕੋਈ ਸਰੀਰ ਆ ਸਰੀਰ ਛੱਡ ਕੇ ਰਾਮਗਰਮ ਚ ਰਹੂਗਾ ਫਿਰ ਸਰੀਰ ਛੱਡਣ ਤੋਂ ਬਾਅਦ ਰਾਮਗਰਮ ਦੇ ਵਿੱਚ ਫਿਰ ਮਾਤ ਗਰਮ ਵਿੱਚ ਜਾਊ ਗਰਮ ਕੁੰਡਲ ਕਹਿੰਦੇ ਨੇ ਗਰਮ ਗਰਭ ਗਰਮ ਨੂੰ ਗਰਮ ਕੁੰਡਲ ਕਹਿੰਦੇ ਨੇ ਫਿਰ ਆਊਗਾ ਰਾਮ ਗਰਭ ਦੇ ਵਿੱਚ ਹੀ ਹੈ ਉਹ ਰਾਮ ਗਰਭ ਦੇ ਵਿੱਚ ਹੀ ਹੈ ਮਾਦ ਗਰਭ ਰਾਮ ਗਰਭ ਦੇ ਵਿੱਚ ਹੀ ਆ ਸ਼ਰੀਰ ਹੁਣ ਪ੍ਰੇਤ ਪਿੰਜਰ ਉਹ ਪ੍ਰੇਤ ਦਾ ਪਿੰਜਰ ਵਿੱਚ ਹੈ ਰਾਮ ਗਰਭ ਦੇ ਵਿੱਚ ਹੀ ਜਿਵੇਂ ਜੇਲ੍ਹ ਦੇ ਵਿੱਚ ਹੀ ਚੱਕੀ ਚਲਾ ਕੋਲੜੀ ਚ ਬੰਦ ਜੇਲ੍ਹ ਤੋਂ ਬਾਹਰ ਨਹੀਂ ਹੈ ਹੈ ਜੇਲ੍ਹ ਦੇ ਵਿੱਚ ਹੀ ਪਰ ਇੱਕ ਛੋਟੇ ਜਿਹੇ ਕਮਰੇ 'ਚ ਹੈ ਅਲੱਗ ਪੂਰੀ ਜੇਲ੍ਹ 'ਚ ਘੁੰਮ ਨਹੀਂ ਸਕਦਾ ਪੂਰੀ ਕਾਫੀ ਦੂਰ ਤੱਕ ਨਹੀਂ ਜਾ ਸਕਦਾ ਉਹ ਬਹੁਤ ਲਿਮਟਿਡ ਏਰੀਆ ਦੇ ਵਿੱਚ ਹੈ ਸਰੀਰ ਤੋਂ ਬਾਹਰ ਨਹੀਂ ਜਾ ਸਕਦਾ ਸਰੀਰ ਤੋਂ ਬਾਹਰ ਸੋਚ ਹੀ ਸਕਦਾ ਜਾ ਨਹੀਂ ਸਕਦਾ ਜਾਂ ਉਸ ਸਰੀਰ ਨੂੰ ਨਾਲ ਲੈ ਕੇ ਜਾਣਾ ਪੈਂਦਾ ਇਹ ਬੇੜੀ ਹੈ ਸਰੀਰ ਲੱਗੀ ਹੋਈ ਹੈ ਇਹ ਬੇੜੀ ਹੋਰ ਕੁਝ ਨਹੀਂ ਹੈ ਸਰੀਰ ਦੇ ਨਾਲ ਬੇੜੀ ਹੈ ਇਹ ਗਿਆਨ ਦੀ ਕੁੰਜੀ ਨਾਲ ਖੁੱਲ ਕੇ ਬੇੜੀ ਅਲੱਗ ਹੋ ਜਾਣੀ ਹੈ ਜੀ ਥਾਨ ਮਾਨ ਸੱਚ ਏਕ ਹੈ ਕਾਜ ਨ ਫੀਟੈ ਕੋਏ ਏਕ ਜਿਹੜਾ ਹੈਗਾ ਇਹਦਾ ਏਕਤਾ ਦਾ ਸਰੂਪ ਹੈ ਏਕਤਾ ਵਾਲਾ ਸਰੂਪ ਜੇ ਇੱਕ ਹੋ ਜਵੇ ਫਿਰ ਇਹਦੇ ਕੋ ਥਾਨ ਵੀ ਹੈ ਇਹਦੇ ਕੋ ਏਕ ਹੋ ਜਾਣਾ ਕੀ ਮਤਲਬ ਜਿਹੜਾ ਸੁਪਨਾ ਖਤਮ ਹੋ ਜਵੇ ਫਿਰ ਇੱਕ ਹੈ ਜਿੰਨਾ ਜਦ ਸੁਪਨਾ ਆਉਂਦਾ ਉਹਨਾਂ ਜਦ ਇੱਕ ਨਹੀਂ ਹੈ ਦੋ ਨੇ ਉਹ ਭਖਾਰੀ ਹੈ ਜਿਹੜਾ ਕੁਰਸੀ ਤੇ ਬੈਠਾ ਸੁੱਤਾ ਪਿਆ ਸੁਪਨੇ 'ਚ ਭਿਆ ਬੁਖਾਰੀ ਹੈ ਜਦ ਸੁਪਨਾ ਖਤਮ ਹੁੰਦਾ ਫਿਰ ਜਾਗਦਾ ਇੱਕ ਹੋ ਕੇ ਫਿਰ ਥਾਨ ਬਾਨ ਸੱਚ ਏਕ ਏਕ ਵੀ ਹੈ ਥਾਨ ਵੀ ਹੈ ਬਾਨ ਵੀ ਹੈ ਸੱਚ ਵੀ ਕਾਜ ਨਾ ਫਿੱਟਾ ਕੋਏ ਫਿਰ ਇਹਦਾ ਕੋਈ ਵੀ ਕਾਜ ਖਰਾਬ ਨਹੀਂ ਹੁੰਦਾ ਫਿੱਟਣ ਨਾਲ ਖਰਾਬ ਹੋਣਾ ਹੁੰਦਾ ਰੰਗ ਫਿੱਟ ਗਿਆ ਰੰਗ ਖਰਾਬ ਹੋ ਗਿਆ ਦੁੱਧ ਫਿੱਟ ਗਿਆ ਖਰਾਬ ਦੁੱਧ ਫਿੱਟ ਗਿਆ ਖਰਾਬ ਹੋ ਗਿਆ ਫਿੱਟਣ ਨਾਲ ਖਰਾਬ ਹੁੰਦਾ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਥਿਰ ਨਾਰਾਇਣ ਪਹਿਲੀ ਗੱਲ ਨਾਰਾਇਣ ਹੈ ਜਿਹੜਾ ਉਹ ਥਿਰ ਹੈ ਨਾਲ ਥਿਰ ਨਹੀਂ ਹੈ ਨਾਲ ਨਹੀਂ ਥਿਰ ਨਾਰਾਇਣ ਥਿਰ ਜਦ ਥਿਰ ਹੋ ਜਾਂਦਾ ਹੈ ਫਿਰ ਇਹੀ ਨਾਰਾਇਣ ਥਿਰ ਕਾ ਹੁੰਦਾ ਜਾਂ ਸੁਪਨਾ ਜਾਂ ਜਾਗ ਪੈਂਦਾ ਸੁਪਨਾ ਨਹੀਂ ਰਹਿੰਦਾ ਫਿਰ ਤਾਂ ਬੈਠਾ ਕਿਤੇ ਨਰਪਤ ਸਿੰਘਾਸਣ ਤੇ ਬੈਠਾ ਫਿਰ ਨਾਰਾਇਣ ਫਿਰ ਨਾਰਾਇਣ ਫਿਰ ਗੁਰੂ ਫਿਰ ਗੁਰੂ ਜਾਂ ਤਾਂ ਨਾਰਾਇਣ ਫਿਰ ਹੈ ਜਾਂ ਫਿਰ ਗੁਰੂ ਹੈ ਗੁਰੂ ਸਾਰੇ ਸੱਚਖੰਡ ਦਾ ਜਿਹੜਾ ਜੋਤ ਹੈ ਉਹਦਾ ਨਾਮ ਗੁਰੂ ਹੈ ਇੱਕ ਦੀ ਜਿਹੜੀ ਜੋਤ ਹੈ ਨਾਰਾਇਣ ਰੂਪ ਹੈ ਸਾਰੇ ਜਿੰਨੇ ਨਾਰਾਇਣ ਨੇ ਪੰਜ ਨੇ ਉਹਨਾਂ ਦੀ ਸਭ ਉੱਚੀ ਜੋਤ ਦਾ ਨਾਮ ਗੁਰੂ ਹੈ ਕੱਲਾ ਕੀ ਹੈ ਕੱਲਾ ਸਤਗੁਰ ਹੈ ਕੱਲਾ ਕੱਲਾ ਸਤਗੁਰ ਹੈ ਸਤਗੁਰਾਂ ਦੇ ਸਮੂਹ ਦਾ ਨਾਮ ਗੁਰੂ ਹੈ ਇੱਕ ਸਤਗੁਰ ਨਹੀਂ ਹੁੰਦਾ ਨਾ ਇੱਕ ਸਤ ਇੱਕ ਗੁਰੂ ਨਹੀਂ ਹੁੰਦਾ ਗੁਰੂ ਅਨੇਕ ਹੈ ਅਨੇਕ ਤੋਂ ਜੋ ਏਕ ਹੋਇਆ ਹੋਇਆ ਨਾ ਅਨੇਕ ਬਲਬ ਜਗਾ ਦਈਏ ਜਿਹੜੀ ਲਾਈਟ ਹੋਊ ਇਹ ਹੋਊਗੀ ਉਹਨਾਂ ਦੀ ਇਹ ਹੋਊਗਾ ਜਿੰਨਾ ਮਰਜੀ ਕਰੋੜਾਂ ਬਲਬ ਜਗਾ ਦਈਏ ਕਰੋੜਾਂ ਤਾਰੇ ਹੁੰਦੇ ਨੇ ਆਕਾਸ਼ ਲਾਈਟ ਇੱਕ ਹੁੰਦੀ ਉਹਨਾਂ ਦੀ ਚੰਦਰਮਾ ਵਿੱਚ ਹੁੰਦੇ ਕਰੋੜਾਂ ਬਲਬ ਜਗਾ ਦਈਏ ਜਿਹੜੀ ਲਾਈਟ ਹੋਊ ਉਹ ਇੱਕ ਹੈ ਲਾਈਟ ਤਾਂ ਇੱਕੋ ਹੀ ਹੈ ਸਾਰਿਆਂ ਦੀ ਇਕੱਠੀ ਮਿਕਸ ਜਿਹੜੀ ਲਾਈਟ ਕਿਹੜਾ ਅੱਡ ਅੱਡ ਰਹਿਣੀ ਬਸ ਫਿਰ ਸੱਚਖੰਡ ਦੀ ਜਿਹੜੀ ਜੋਤ ਹੈ ਸਾਰੀ ਉਹ ਗੁਰੂ ਹੈ ਉਹਦੀ ਜਿਹੜੀ ਇੱਛਾ ਉਹ ਤੋਂ ਜਿਹੜਾ ਸ਼ਬਦ ਪੈਦਾ ਹੋਇਆ ਉਹ ਗੁਰੂ ਇੱਕ ਦਾ ਨਹੀਂ ਪੈਦਾ ਸ਼ਬਦ ਸਾਰਿਆਂ ਦਾ ਭਾਣਾ ਗੁਰੂ ਆਇਆ ਤਾਂ ਆਦ ਅੰਤ ਇੱਕ ਹੈ ਅਵਤਾਰਾ ਅਵਤਾਰਾ ਅਵਤਾਰਾ ਜੋ ਪੈਦਾ ਹੋਇਆ ਉਹ ਅਵਤਾਰਾ ਹੁੰਦਾ ਪੈਦਾ ਕੀ ਹੋਇਆ ਪੈਦਾ ਹੁਕਮ ਹੋਇਆ ਪੈਦਾ ਹੁਕਮ ਪੈਦਾ ਹੋਇਆ ਸੋਚ ਪੈਦਾ ਹੋਈ ਹੈ ਸਤਖੰਡ ਦੀ ਇੱਛਾ ਸ਼ਕਤੀ ਪੈਦਾ ਹੋਈ ਹੈ ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾ ਹੈ ਸ਼ਕਤੀ ਪੈਦਾ ਕੀਤੀ ਹੈ ਇੱਛਾ ਸ਼ਕਤੀ ਪੈਦਾ ਕੀਤੀ ਹੈ ਜੋ ਪੈਦਾ ਕੀਤੀ ਹੈ ਉਹ ਪ੍ਰਗਟ ਹੋ ਜਾਂਦੀ ਹੈ ਕਦੇ ਕਦੇ ਗੁਪਤ ਹੋ ਜਾਂਦੀ ਹੈ ਜੈ ਤੇ ਉਪਜੀ ਤੈ ਬਲੀ ਜਿੰਨਾ ਤੇਰੇ ਸ਼ਕਤੀ ਬਾਣੀ ਪੈਦਾ ਹੁੰਦੀ ਰਹਿੰਦੀ ਹੈ ਉਹ ਕੋ ਪੈਦਾ ਹੁੰਦਾ ਜਿੰਨਾ ਚਿਰ ਉਹਦੀ ਇੱਛਾ ਪੈਦਾ ਕਰਦਾ ਹੈ ਜਦ ਉਹਦੀ ਇੱਛਾ ਪੈਦਾ ਕਰਦੀ ਨਹੀਂ ਹੁੰਦੀ ਤਾਂ ਉਹ ਆਪਣੇ ਵਿੱਚੇ ਸ਼ਕਤੀ ਨੂੰ ਸੰਭਾਲ ਲੈਂਦਾ ਚੁੱਪ ਕਰ ਜਾਂਦਾ ਹੈ ਸੁਣ ਸਵਾਦ ਲਗਾ ਲੈਂਦਾ ਜਾਂ ਸੁਣ ਸਵਾਦ ਲਗਾਉਂਦਾ ਇੱਛਾ ਕਿਤੇ ਇੱਛਾ ਉਹਦੇ ਵਿੱਚ ਸਮਾ ਜਾਂਦੀ ਹੁੰਦੀ ਪ੍ਰਗਟ ਹੁੰਦੀ ਹੈ ਇੱਛਾ ਗੁਪਤ ਹੁੰਦੀ ਹੈ ਇੱਛਾ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖਾਂ ਭਾਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖਾਂ ਭਾਉ ਜਦ ਮਰਜੀ ਆਪਣੇ ਆਪ ਨੂੰ ਗੁਪਤ ਕਰਨਾ ਜਦ ਮਰਜੀ ਆਪਣੇ ਆਪ ਨੂੰ ਪ੍ਰਗਟ ਕਰਨਾ ਜਦ ਮਰਜੀ ਮੈਂ ਬੋਲਾਂ ਤਦ ਮਰਜੀ ਮੈਂ ਚੁੱਪ ਕਰਾਂ ਥਿਰ ਨਾਰਾਇਣ ਆਪਣੀ ਮਰਜ਼ੀ ਨਾਲ ਚੁੱਪ ਕਰਨਾ ਆਪਣੀ ਮਰਜ਼ੀ ਨਾਲ ਬੋਲਣਾ ਬੜਾ ਔਖਾ ਹੈ ਬਹੁਤ ਔਖਾ ਹੈ ਇਹ ਗੁਰਮੁਖਾ ਤੋਂ ਘੱਟ ਹੋਰ ਨਹੀਂ ਕੋਈ ਕਰ ਸਕਦਾ ਆਪਣੀ ਮਰਜ਼ੀ ਨਾਲ ਸਾਡਾ ਬੰਨਣ ਚੁੱਪ ਕਰਦਾ ਪਹਿਲਾਂ ਕਰਾ ਕੇ ਦਿਖਾਓ ਕਰ ਸਕਦਾ ਫਿਰ ਗੁਪਤ ਗੁਪਤ ਨਹੀਂ ਨਾ ਕਰ ਸਕਦੇ ਆਪਣੀ ਮਰਜ਼ੀ ਗੁਪਤ ਪ੍ਰਗਟ ਹੋਏ ਵੈਸਾ ਸ਼ਰਤ ਕੀ ਹੈ ਜਦ ਮਰਜੀ ਆਪਣੇ ਮਨ ਨੂੰ ਚੁੱਪ ਕਰਾ ਲਓ ਜਦ ਮਰਜੀ ਮੈਂ ਆਪਣੇ ਮਨ ਨੂੰ ਬੋਲਣ ਵਾਲਾ ਇਹਦਾ ਮਨ ਬਸ ਵਿੱਚ ਹੈ ਹਾਂ ਮਨ ਬਸ ਵਿੱਚ ਹੈ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਇਹ ਮਨ ਬਸ ਵਿੱਚ ਹੈ ਗੁਰਮੁਖ ਤੋਂ ਬਿਨਾ ਨਹੀਂ ਹੋ ਸਕਦਾ ਹੈ ਇਹ ਗੁਰਮੁਖ ਦੀ ਅਵਸਥਾ ਹੈ ਪਰ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖਾਂ ਹੋ ਲੋਕ ਪਰ ਵਿਸ਼ਰਦਾ ਹੋਵੇ ਭਾਵ ਭਾਵਨਾ ਹੋਵੇ ਪ੍ਰੇਮ ਹੋਵੇ ਤੇ ਹਾਂ ਨਾਨਕ ਕਦੇ ਬੋਲਦਾ ਬਾਣੀ ਆਈ ਹੈ ਪ੍ਰਗਟ ਹੋਈ ਹੈ ਕਦੇ ਗੁਪਤ ਹੋ ਜਾਂਦੀ ਇਹ ਨਹੀਂ ਆ ਵੀ ਇੱਕ ਵਾਰ ਬਾਣੀ ਸ਼ੁਰੂ ਹੋ ਗਈ ਆਈ ਜਾਣੀ ਹੈ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਥਿਰ ਨਾਰਾਇਣ ਥਿਰ ਗੁਰੂ ਨਾਰਾਇਣ ਥਿਰ ਹੈ ਗੁਰੂ ਵੀ ਥਿਰ ਹੈ ਸੱਚਖੰਡ ਸਾਰਾ ਹੈ ਲਾਈਟ ਥਿਰੇ ਹੁੰਦੀ ਕਿਉਂਕਿ ਆਕਾਸ਼ ਥਿਰ ਹੈ ਆਕਾਸ਼ ਨਾਲ ਜੁੜਿਆ ਹੋਇਆ ਸਭ ਕੁਝ ਥਿਰ ਥਿਰ ਸਾਚਾ ਵਿਚਾਰ ਥਿਰ ਸਾਚਾ ਵਿਚਾਰ ਇਹ ਜਿਹੜਾ ਸਾਚਾ ਵਿਚਾਰ ਹੈ ਇਹ ਥਿਰ ਹੈ ਗੁਰਬਾਣੀ ਦੀ ਵਿਚਾਰਧਾਰਾ ਗੁਰਬਾਣੀ ਵਿਚਾਰਨ ਵਾਲਾ ਥਿਰ ਹੋ ਸਕਦਾ ਹੈ ਕਹਿਣ ਦਾ ਮਤਲਬ ਇਹ ਹੈ ਜਿੱਤੋਂ ਸੱਚਾ ਵਿਚਾਰ ਮਿਲੂਗਾ ਉਹ ਮਨ ਨੂੰ ਥਿਰ ਕਰੂਗਾ ਝੂਠਾ ਵਿਚਾਰ ਕਦੇ ਮਨ ਨੂੰ ਥਿਰ ਨਹੀਂ ਕਰੂਗਾ ਸੱਚ ਦੀ ਵਿਚਾਰਧਾਰਾ ਗੁਰਬਾਣੀ ਚ ਜਿਉਂ ਜਿਉਂ ਗੁਰਬਾਣੀ ਨੂੰ ਕੋ ਵਿਚਾਰੂਗਾ ਇਹ ਜੋ ਸੱਚ ਸਮਝ ਆ ਜਾਊਗਾ ਇਹਦਾ ਸੱਚ ਪ੍ਰਾਪਤ ਹੁੰਦਾ ਰਹੂਗਾ ਮਨ ਫਿਰ ਹੁੰਦਾ ਚਲਾ ਜਾਊਗਾ ਫਿਰ ਸੱਚਾ ਸੰਸਾਰ ਵਿੱਚ ਸੱਚਾ ਵਿਚਾਰ ਫਿਰ ਕਰਨ ਵਾਲੀ ਚੀਜ਼ ਹੈ ਫਿਰ ਬਦਲਦਾ ਨਹੀਂ ਉਹੀ ਰਹੂਗਾ ਇੱਕੋ ਹੀ ਰਹੂਗਾ ਤੇ ਨਾਰਾਇਣ ਅਰ ਗੁਰੂ ਸੰਸਾਰ ਤੋਂ ਪਰੇ ਨੇ ਨਾਰਾਇਣ ਅਰ ਗੁਰੂ ਸੰਸਾਰ ਤੋਂ ਪਰੇ ਨੇ ਸੰਸਾਰ ਵਿੱਚ ਨਹੀਂ ਆਣੇ ਨਾਰਾਇਣ ਗੁਰੂ ਨਾ ਗੁਰਮੁਖ ਸੰਸਾਰ ਵਿੱਚ ਹੈ ਨਾਰਾਇਣ ਕਿਉਂਕਿ ਨਾਰਦ ਜਦ ਪੈਦਾ ਹੁੰਦਾ ਨਾ ਨਾਰਾਇਣ ਕੀ ਹੈ ਬਿਰਸ਼ ਰੂਪ ਨਾਰਾਇਣ ਹੈ ਬੀਜ ਰੂਪ ਚ ਨਾਰਾਇਣ ਬੀਜ ਰੂਪ ਚ ਦਰ ਹੈ ਚਾਹੇ ਸਾਬਤ ਵੀ ਹੈ ਚਾਹੇ ਪੂਰਨ ਬ੍ਰਹਮ ਹੈ ਬੀਜ ਰੂਪ ਹੈ ਬਿਰਸ਼ ਰੂਪ ਹੋ ਕੇ ਨਾਰਾਇਣ ਤਰਵਣ ਰੂਪੀ ਰਾਮ ਹੈ ਨਾਰਾਇਣ ਬਿਰਛ ਰੂਪ ਵਿੱਚ ਹੈ ਉਹੀ ਹੈ ਬਿਰਛ ਰੂਪ ਦੇ ਵਿੱਚ ਫਿਰ ਸਾਚਾ ਸਾਚਾ ਵਿਚਾਰ ਕਿੱਥੇ ਹੈ ਸਾਚਾ ਵਿਚਾਰ ਉਹ ਤੋਂ ਪਹਿਲਾਂ ਸਾਚਾ ਵਿਚਾਰ ਕੀ ਕਰਦਾ ਚੇਤਰ ਮਨ ਨੂੰ ਥਰ ਇੱਕ ਕਰਦਾ ਹੈ ਮਨ ਨੂੰ ਥਰ ਕਰਨ ਵਾਲੀ ਚੀਜ਼ ਹੈ ਤੇ ਇਹ ਸੰਸਾਰ ਵਿੱਚ ਹੈ ਇਸ ਕਰਕੇ ਸੰਸਾਰ ਸੱਚਾ ਵਿਚਾਰ ਹੈ ਗੁਰਬਾਣੀ ਵਿਚਾਰ ਜਿਹੜਾ ਹੈ ਗੁਰਬਾਣੀ ਨੂੰ ਵਿਚਾਰਨਾ ਇਹਦੇ ਨਾਲ ਫਿਰ ਹੋਊਗਾ ਇਹ ਥਿਰ ਕਰਨ ਵਾਲੀ ਚੀਜ਼ ਹੈ ਬਾਕੀ ਕੋਈ ਚੀਜ਼ ਤੁਹਾਨੂੰ ਥਿਰ ਕਰਨ ਵਾਲੀ ਨਹੀਂ ਥਿਰ ਸੱਚਾ ਵਿਚਾਰ ਸੁਰ ਨਾਰ ਨਾਥ ਹੈ ਨਾਥ ਤੂੰ ਨਿਧਾਰਾ ਆਧਾਰ ਸੁਰ ਹੋਣ ਦੇਵਤੇ ਹੋਣ ਨਾਰ ਹੋਣ ਨਾਥ ਹੋਣ ਨਾਥ ਹੈ ਨਾਥ ਤੂੰ ਸਾਰਿਆਂ ਦਾ ਨਾਥ ਤੂੰ ਨਾਥ ਬਣੇ ਫਿਰਦੇ ਨੇ ਨਾਥ ਕਾਤੇ ਬਣੇ ਨੇ ਆਪਣੇ ਆਪ ਨੂੰ ਕਹਿੰਦੇ ਵੀ ਇਹ ਰਾਜੇ ਸਾਡੇ ਵਸ ਵਿੱਚ ਨੇ ਐਨੇ ਲੋਕ ਸਾਡੇ ਵਸ ਵਿੱਚ ਨੇ ਇਹ ਤਾਂ ਆਪ ਲੋਕਾਂ ਨੂੰ ਵਸ ਕਰਦੇ ਫਿਰਦੇ ਨੇ ਆਪ ਗੁਰੂ ਬਣਦੇ ਨੇ ਤੇ ਫਿਰ ਕੀ ਹੋਏ ਤਾਂ ਸ਼ਰੀਕ ਖੁਦਾ ਹੋਏ ਸਾਰੇ ਜਿਹੜਾ ਆਪ ਨਾਥ ਬਣਦਾ ਅਸਲ ਦੇ ਨਾਲ ਦਾ ਸ਼ਰੀਕ ਬਣਦਾ ਇਹ ਝੂਠੇ ਨਾਸ ਨੇ ਜਿਹੜੇ ਨਾਸ ਕਹੋਂਦੇ ਨੇ ਇਹਨਾਂ ਦਾ ਵੀ ਨਾਸ ਤੋਂ ਹਾਂ ਨਿਧਾਰਾ ਆਧਾਰ ਨਿਧਾਰਾ ਆਧਾਰ ਜਿਨ੍ਹਾਂ ਦਾ ਆਧਾਰ ਕੋਈ ਵੀ ਹੈ ਉਹਨਾਂ ਦਾ ਆਧਾਰ ਤੂੰ ਆਧਾਰ ਹੀ ਡੋਲਦੇ ਨੇ ਸੁਰ ਨਾਲ ਨਾਥ ਜਿਹੜੇ ਨੇ ਆਧਾਰ ਹੀ ਨੇ ਸਾਰੇ ਹੀ ਜੇ ਆਧਾਰ ਮਿਲਿਆ ਤਾਂ ਤੂੰ ਮਿਲਿਆ ਤੂੰ ਤੂੰ ਕਿਹਨੂੰ ਕਿਹਾ ਹੈ ਤੂੰ ਸ਼ਬਦ ਨੂੰ ਕਿਹਾ ਹੈ ਹੁਕਮ ਨੂੰ ਕਿਹਾ ਹੈ ਪਾਣੀ ਨੂੰ ਕਿਹਾ ਹੈ ਜਿਹੜਾ ਪਾਣੀ ਨਾਲ ਜੁੜ ਗਿਆ ਉਹਨੂੰ ਆਧਾਰ ਮਿਲ ਗਿਆ ਤੂੰ ਮੇਰੇ ਪ੍ਰਾਣ ਦਾ ਉਹ ਨਹੀਂ ਪ੍ਰਾਣ ਦਾ ਉਹ ਅੰਦਰਲੇ ਨੂੰ ਕਿਹਾ ਹੈ ਉਤੇ ਕਹਿ ਲਈ ਚਿੱਤ ਨੂੰ ਕਿਹਾ ਹੈ ਪ੍ਰਾਣਾ ਦਾ ਆਧਾਰ ਚਿੱਤ ਹੈ ਮਨ ਜੋਤ ਚਿਤ ਚੋ ਪੈਦਾ ਹੋਈ ਉਹ ਤਾਂ ਪ੍ਰਭ ਕਿਹਾ ਹੈ ਪ੍ਰਭ ਜੋ ਤੂੰ ਮੇਰੇ ਪ੍ਰਭ ਦਾ ਉਹ ਅੰਦਰ ਪ੍ਰਾਤਮਾ ਨੂੰ ਕਿਹਾ ਹੈ ਉਦੋਂ ਉਦੋਂ ਬੁੱਧ ਕਹਿ ਰਹੀ ਹੈ ਪ੍ਰਭ ਜੋ ਤੂੰ ਮੇਰੇ ਪ੍ਰਭ ਦਾ ਪਹਿਲਾਂ ਕੀ ਹੈ ਕਦ ਕਿਉਂ ਕਹੀ ਹੈ ਗੱਲ ਪਹਿਲਾਂ ਕੁਝ ਹੋਰ ਬਣਿਆ ਹੈ ਦੂਆ ਤੇ ਵਾਯੂ ਨੂੰ ਦਾ ਬਣਿਆ ਹੈ ਹਵਾ ਨੂੰ ਕਹਿੰਦੇ ਹਵਾ ਨਿਕਲ ਗਈ ਹੈ ਸਿਰਫ ਜਿੰਨਾ ਜਰ ਹਵਾ ਨੂੰ ਵਾਯੂ ਨੂੰ ਪ੍ਰਾਣ ਆਧਾਰ ਬਣਿਆ ਨਾ ਪ੍ਰਾਣ ਵਾਯੂ ਬਣਿਆ ਹੋਇਆ ਇਹਦਾ ਹੀ ਗਿਆਨ ਹੋਇਆ ਤਾਂ ਪ੍ਰਭ ਜੀ ਪ੍ਰਾਣ ਆਧਾਰ ਕਿਹਾ ਹੋਇਆ ਤਾਂ ਬਹੁਤ ਥੱਲੇ ਦੀ ਗੱਲ ਹੈ ਇਹ ਤਾਂ ਪਹਿਲੀ ਸਟੇਜ ਦੀ ਗੱਲ ਹੈ ਜੀ ਤੋਂ ਮਨ ਪੈਦਾ ਹੋਇਆ ਪ੍ਰਾਣ ਆਧਾਰ ਉਹ ਹੈ ਕਿ ਪ੍ਰਾਣ ਆਧਾਰ ਵਾਯੂ ਹੈ ਪ੍ਰਾਣ ਆਥੋ ਸਿਰਫ ਕਿਹਾ ਹੈ ਇਹ ਗੱਲ ਹੋਰ ਸਰਬੇ ਥਾਨ ਥਨੰਤਰੀ ਤੂੰ ਦਾਤਾ ਜਿਹੜਾ ਇੱਕ ਹੈ ਨਾ ਇੱਕ ਸਾਬਤ ਸੂਰਤ ਉਹ ਵੀ ਅਜੋ ਸਭ ਹੈ ਸੰਤੋਖੀ ਹੈ ਜਿਹੜਾ ਉਹ ਵੀ ਨਥਾਮ ਹੈ ਇਹ ਤਾਂ ਉਹ ਗਾਹਾਂ ਦੀ ਗੱਲ ਹੈ ਸਰਬੇ ਜਿੰਨਾ ਜਰ ਮਿਰਚ ਨਹੀਂ ਬਣਦਾ ਬੀਜ ਲੱਗੇ ਚੱਕ ਬੀਜ ਨੂੰ ਕੀ ਪਤਾ ਮੈਨੂੰ ਕਿੱਥੇ ਬੀਜਣ ਪਤਾ ਬੋਰੀ 'ਚ ਪਿਆ ਜੇ ਬੀਜਣਾ ਵੀ ਇਹ ਪਤਾ ਛਿੱਟਾ ਦੇਣਾ ਜਾ ਕੇ ਕੀ ਪਤਾ ਕਿਹੜੀ ਜਗ੍ਹਾ ਤੇ ਬੀਜਿਆ ਜਾਣਾ ਪਤਾ ਹੈ ਅਜਾ ਬੀਜ ਤਾਂ ਜੰਮਿਆ ਆਇਆ ਫਿਰ ਪਤਾ ਲੱਗ ਗਿਆ ਵੀ ਆ ਜਾਣਾ ਕੀ ਕਿਹੜੀ ਜਗ੍ਹਾ ਆ ਗਈ ਕੁਝ ਪਈ ਉਹ ਪੱਲੇ ਗੱਲ ਜਿੰਨਾ ਜਰ ਜੰਮਦਾ ਨਹੀਂ ਜਿੱਥੇ ਜੰਮੂਗਾ ਉਹਦੀ ਜਗ੍ਹਾ ਉਹਦਾ ਬੀਜ ਹੋ ਗਿਆ ਬਾਹਰਲਾ ਅਸਲ ਤੇ ਦੀ ਜਗ੍ਹਾ ਹਿਰਦਾ ਹਿਰਦੇ ਦੇ ਬੀਜ ਬੀਜਿਆ ਜਾਣਾ ਹਿਰਦੇ ਚ ਨਹੀਂ ਜੁੜਦਾ ਜਿੰਨਾ ਚਿਰ ਹਿਰਦੇ ਬਾਹਰ ਫਿਰਦਾ ਹੈ ਉਹਨਾਂ ਚਿਰ ਜਗ੍ਹਾ ਤੋਂ ਵੀ ਹੁੰਦਾ ਸੰਸਾਰ 'ਚ ਫਿਰਦਾ ਉਹਨਾਂ ਚਿਰ ਜਗ੍ਹਾ ਤੋਂ ਵੀ ਹੁੰਦਾ ਸਰਵੇ ਥਾਨ ਥਣੰਤਰੀ ਤੂੰ ਦਾਤਾ ਦਾਤਾ ਸਰਵੇ ਥਾਨ ਥਣੰਤਰੀ ਤੂੰ ਦਾਤਾ ਦਾਤਾਰ ਦਾਤਾ ਸ਼ਬਦ ਹੈ ਦਾਤਾਰ ਵੀ ਉਹੀ ਹੈ ਤੂੰ ਸਾਰਿਆਂ ਦੇ ਘਟ ਹੈ ਤੂੰ ਸਰਬੇ ਥਾਨ ਥਨੰਤਰੀ ਸਾਰੇ ਥਾਨ ਤੇਰੇ ਨੇ ਤੂੰ ਹਰ ਘਟ ਵਿੱਚ ਆ ਜਾ ਸਕਦਾ ਹੈ ਕਿਉਂਕਿ ਤੇਰੇ ਨਾਲ ਸਾਰੇ ਡਿਵੈਲਪਮੈਂਟ ਹੁੰਦੀ ਹੈ ਨਾ ਤੂੰ ਤਾਂ ਸਰਬਿਆਪਕ ਹੈ ਪਰ ਇਹ ਜਿਹੜੇ ਜੀਵ ਨੇ ਜੋ ਇਹਨਾਂ ਦੀ ਉਹ ਪੋਜੀਸ਼ਨ ਨਹੀਂ ਹੈ ਸਰਵਥਾਂ ਥਨੰਤਰੀ ਤੂੰ ਦਾਤਾ ਦਾਤਾ ਕਿਉਂਕਿ ਇਹਨਾਂ ਦੀਆਂ ਲੋੜਾਂ ਨੇ ਤੈਂ ਪੂਰੀਆਂ ਕਰ ਲੀਆਂ ਨੇ ਇਹਨਾਂ ਦੀਆਂ ਲੋੜਾਂ ਨੇ ਤੈ ਪੂਰੀਆਂ ਕਰਨੀਆਂ ਨੇ ਤੇ ਤੈਨੂੰ ਖਬਰ ਇਹਨਾਂ ਦੀ ਲੈਣੀ ਪਊ ਨਾ ਤੇਰੇ ਕੋਲ ਤਾਂ ਆ ਨਹੀਂ ਸਕਦੇ ਤੇਰਾ ਤੈਨੂੰ ਲੋੜਿਆ ਦਾ ਪਤਾ ਨਹੀਂ ਜਾਣਦੇ ਨਹੀਂ ਅੰਨੇ ਨੇ ਤੇ ਅੰਨੇ ਕੋਲ ਤੈਨੂੰ ਜਾਣਾ ਪਊ ਦੇਣ ਨੂੰ ਅੱਲਾ ਲਾ ਖਾ ਲੈ ਤੂੰ ਅੱਲਾ ਲਾ ਪਾਣੀ ਪੀ ਲੈ ਤੂੰ ਅੱਲਾ ਲਾ ਕਪੜਾ ਪਹਿਨ ਲੈ ਤੂੰ ਉਹ ਤਾਂ ਬੈਠਾ ਤੇਰੀ ਆਸਤੇ ਇਸ ਕਰਕੇ ਤੂੰ ਸਾਰਿਆਂ ਦੀ ਖਬਰ ਲੈਂਦਾ ਤੂੰ ਕਿਹੜਾ ਸਾਰੇ ਮਾਰਦਾ ਮਾਲਕ ਜੋ ਹੈ ਜਹ ਦੇਖਾ ਤੈ ਇੱਕ ਤੂੰ ਅੰਤ ਨ ਪਾਰਾਵਾਰ ਜਹ ਦੇਖਾ ਤੈ ਇੱਕ ਤੂੰ ਜਿੱਥੇ ਮੈਂ ਦੇਖਦਾ ਜਿਹੜੇ ਹਿਰਦੇ 'ਚ ਵੀ ਝਾਤੀ ਮਾਰਦਾ ਇੱਕ ਰੂਪ ਤੂੰ ਹੀ ਦੀ ਨਾ ਜੋਤ ਚਾਹੇ ਦਾਲ ਹੈ ਪਰ ਇੱਕ ਮੰਨ ਕੇ ਤਾਂ ਤੂੰ ਇੱਕੋ ਹੀ ਹੈ ਉਹੀ ਜੋਤ ਹੈ ਸਾਰਿਆਂ 'ਚ ਅੰਤਰਾ ਪਾਰਾਵਾਰ ਅੰਤਰਾ ਪਾਰਾਵਾਰ ਇਸ ਗੱਲ ਦਾ ਮੈਨੂੰ ਸਮਝ ਨਹੀਂ ਆਈ ਇਸ ਗੱਲ ਦਾ ਮੈਨੂੰ ਸਮਝ ਨਹੀਂ ਆਈ ਵੀ ਫੇਰ ਇਹ ਨਹੀਂ ਪਤਾ ਵੀ ਆ ਪੁਰਾਣਾ ਆ ਨਵਾਂ ਹੈ ਇਹਦੀ ਉਮਰ ਕਿੰਨੀ ਹੈ ਇਹਦੀ ਉਮਰ ਕਿੰਨੀ ਹੈ ਜੋ ਦੇਖੋ ਹੀ ਹੈ ਇਹ ਠੀਕ ਹੈ ਕੋ ਵੱਧ ਸੁੱਤਾ ਪਿਆ ਕਿਤੇ ਅਕਲ ਘੱਟ ਹੈ ਕਿਤੇ ਵੱਧ ਹੈ ਪ੍ਰਾਣਾ ਨੂੰ ਮਤਲਬ ਕੌਣ ਹੈ ਨਵਾਂ ਕੌਣ ਹੈ ਇਸ ਗੱਲ ਦੀ ਨਹੀਂ ਸਮਝ ਆਈ ਅੰਤ ਬਾਰ ਵੀ ਅਡੋੜੀ ਜੰਮੇ ਹੋਏ ਨੇ ਤਾਂ ਵੱਧ ਘਟ ਗਿਆ ਨੇ ਇਹ ਬਾਅਦ ਪੈਦਾ ਹੋਇਆ ਹੈ ਜਾਂ ਪਹਿਲਾਂ ਪੈਦਾ ਹੋਇਆ ਹੈ ਇਸ ਗੱਲ ਦੀ ਜੋ ਸਮਝੇ ਦੀ ਹੈ ਇਹ ਕਿਉਂ ਹੈ ਵੱਧ ਘੱਟ ਤੇ ਤੈਨੂੰ ਇਹ ਪਤਾ ਕਿਉਂ ਇਹ ਗੱਲ ਦਾ ਜਵਾਬ ਨਹੀਂ ਦਿੱਤਾ ਬਾਣੀ ਥਾਨ ਥਾਨ ਅੰਤਰ ਰਵ ਰਹਾ ਗੁਰ ਸ਼ਬਦੀ ਵਿਚਾਰ ਕੋਈ ਜੀ ਅਕਲ ਸਾਡੀ ਕਿਉਂ ਨਹੀਂ ਇੱਕੋ ਜਿਹਾ ਗਿਆਨ ਕਿਉਂ ਨਹੀਂ ਇਸ ਗੱਲ ਦੀ ਦੀ ਕਹਿੰਦੇ ਅਸੀਂ ਦਸਵਾਂ ਤਪਾ ਇਹ ਗੱਲ ਦੀ ਅੰਤ ਪਾਰ ਨਹੀਂ ਸਾਨੂੰ ਕੋਈ ਸਮਝ ਆਏਗੀ ਹਾਂ ਜਿੱਥੇ ਵੀ ਕੋਈ ਹੈਗਾ ਖੜਾ ਉਹਨੂੰ ਗਾਹਣ ਵੈਲਪ ਹੋ ਸਕਦਾ ਇਸ ਗੱਲ ਦੀ ਸਮਝ ਆਵੇ ਗੁਰਬਾਣੀ ਨਾਲ ਹੋ ਸਕਦਾ ਘੱਟ ਵੱਧ ਕਿਉਂ ਆਏ ਹੋ ਪਤਾ ਨਹੀਂ ਕਿਉਂ ਕੋਈ ਕੈ ਚੱਕਰ ਕੱਟ ਕੇ ਆ ਗਿਆ ਕੋਈ ਪਹਿਲੇ ਚੱਕਰ ਵਾਲਾ ਹੈ ਕੋਈ ਦੂਏ ਚੱਕਰ ਵਾਲਾ ਹੈ ਇਹਦਾ ਨਹੀਂ ਕੋਈ ਪਤਾ ਹੈਗਾ ਕਿਹਨੇ ਹੋਰੇ ਨਿਕਲ ਜਾਣਾ ਹੈ ਕਿਹਨੇ ਪਿਛੇ ਰਹਿ ਜਾਣਾ ਇਹਦਾ ਵੀ ਨਹੀਂ ਪਤਾ ਅੰਤਨਾ ਬਾਰਾ ਬਾਰ ਇਸ ਗੱਲ ਬਾਰੇ ਨਹੀਂ ਕੁਝ ਕਹਿ ਸਕਦਾ ਜੋਤ ਬਾਰੇ ਬਹੁਤ ਕੁਝ ਦੱਸ ਕੇ ਅੰਤਨ ਬਾਰਾ ਬਾਰ ਦਾ ਫਿਰ ਕਹਿ ਥਾਨ ਤਨੰਤਰ ਰਵ ਰਹਾ ਗੁਰ ਸ਼ਬਦੀ ਵਿਚਾਰ ਗੁਰ ਜਿਹੜਾ ਉਪਦੇਸ਼ ਹੈ ਗੁਰਮਤ ਦਾ ਇਹਦੇ ਤੋਂ ਸਭ ਇੰਨਾ ਤਾਂ ਪਤਾ ਲੱਗਿਆ ਸਾਰੇ ਥਾਨ ਥਣੰਤਰ ਰਵ ਰਹਿਆ ਤੂੰ ਸਾਰੇ ਹਿਰਦਿਆਂ ਤੂੰ ਵਿਆਪਕ ਹੈ ਇਹ ਵੀ ਪਤਾ ਲੱਗੇ ਤੇ ਦੱਸਿਆ ਇਹ ਕਿਹੜਾ ਗਾਂ ਵੀ ਸੁਪਨਾ ਆਇਆ ਸੀ ਇਹ ਮੈਨੂੰ ਇਹ ਪਤਾ ਇਹ ਮੇਰੇ ਦਿਮਾਗ ਦੀ ਗੱਲ ਨਹੀਂ ਹੈ ਕਿਤੇ ਸਾਡੇ ਆਪਣੇ ਦਿਮਾਗ ਦੀ ਗੱਲਾਂ ਨੂੰ ਸਮਝ ਲਿਓ ਗੁਰੂ ਦਾ ਉਪਦੇਸ਼ ਹੈ ਜਿਹੜਾ ਉਹਦੇ ਉਹਦੀ ਵਿਚਾਰ ਕਰਕੇ ਦੀ ਗੱਲ ਦਾ ਵੀ ਉੱਥੇ ਪਤਾ ਲੱਗਿਆ ਸਾਨੂੰ ਤਾਂ ਇਹਨਾਂ ਵੀ ਪਤਾ ਨਹੀਂ ਸੀ ਐਨੀ ਗੱਲ ਦਾ ਵੀ ਗੁਰ ਸ਼ਬਦ ਦੇ ਵਿਚਾਰ ਤੋਂ ਪਤਾ ਲੱਗਿਆ ਥਾਂ ਥਾਂ ਉੱਤਰ ਰਵ ਰਿਹਾ ਜੋ ਪਰਮੇਸ਼ਰ ਨੇ ਸਾਨੂੰ ਸੋਚੀ ਦਿੱਤੀ ਉਹ ਤੋਂ ਪਤਾ ਲੱਗਿਆ ਗੁਰ ਸ਼ਬਦ ਦੇ ਵਿਚਾਰ ਆਨ ਮੰਗਿਆ ਦਾਨ ਸੀ ਵੱਡਾ ਅਗੰਮ ਅਪਾਰ ਇਹ ਵੀ ਪਤਾ ਲੱਗਿਆ ਗੁਰਬਾਣੀ ਚੋਂ ਅਣਮੁੱਕਿਆ ਨਾਨ ਦੇਵ ਸੀ ਆ ਜਿਹੜੇ ਨਾਨ ਤੂੰ ਦੇਈ ਜਾਂਦੇ ਸਾਰੇ ਹੀ ਅਸਲ ਚ ਮੰਗਿਆ ਹੀ ਦਿੰਦੇ ਅਣਮੁੱਕਿਆ ਦਾਨ ਦੇਵ ਸੀ ਦਾ ਵੀ ਦਾਨ ਜੇ ਨਾ ਮੰਗੀਏ ਤਾਂ ਦੇਈ ਜਾਂਦਾ ਤੂੰ ਅਸਲ ਦੇ ਵਿੱਚ ਅਸੀਂ ਕੁਝ ਹੋਰ ਮੰਗਣ ਲੱਗੇ ਜੇ ਕੁਝ ਨਾ ਮੰਗੀਏ ਨਾ ਜੇ ਆਦਮੀ ਕੁਝ ਨਾ ਮੰਗੇ ਤਾਂ ਭਵ ਜਲ ਤਰ ਜੂਗਾ ਬਸ ਆ ਪੌੜੀ ਚਾਹੇ ਕੋਈ ਕਿੰਨਾ ਮੂਰਖ ਹੈ ਕਿੰਨਾ ਕੋਈ ਸਿਆਣਾ ਹੈ ਜੇ ਕੁਛ ਬਣਾ ਮੰਗੇ ਹੋ ਉਹ ਤਰ ਜੂਗਾ ਉਹ ਪੌੜੀ ਜੜ ਜੂ ਪਿਛਲੀਆਂ ਜੁਨਾਂ 'ਚ ਕੁਛ ਨਾ ਮੰਗਣ ਕਰਕੇ ਹਰੇਕ ਪੌੜੀ ਚੜ ਗਿਆ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਅਣਮੰਗਿਆ ਦਾਨ ਦੇਵ ਸੀ ਦਾਨ ਕਿੰਨਾ ਕੋਈ ਲਿਮਟ ਨਹੀਂ ਦਾਨ ਦੀ ਜਿਹਦੀ ਲੋੜ ਹੈ ਹਾਂ ਤਾਂ ਉਹਦਾ ਲੋੜ ਹੈ ਜਦ ਸਭੇ ਇੱਛਾ ਪੂਰੀਆਂ ਕਹਿਤਾ ਤੇ ਚਰ ਗੁਰੇ ਰਹੀ ਨਹੀਂ ਇੱਛਾ ਤਾਂ ਮੇਰੀ ਹੈਗੀ ਚਾਰ ਰੋਟੀਆਂ ਦੀ ਮੈਨੂੰ ਕਹਦਾ ਵੀ ਭਾਈ ਤੈਨੂੰ ਤਾਂ ਡੇਢੇ ਮਿਲੂਗੀ ਢਾਈ ਰੋਟੀਆਂ ਦੀ ਇੱਛਾ ਅਗਲੇ ਜਨਮ ਦੀ ਪੂਰੀ ਹੋ ਇਹ ਤਾਂ ਨਹੀਂ ਕਿਹਾ ਇਹ ਤਾਂ ਨਹੀਂ ਕਿਹਾ ਹੋਇਆ ਕਿਤੇ ਕਿਤੇ ਗੁਰਬਾਣੀ ਜੀ ਨੇ ਕਿਹਾ ਮੰਗਿਆ ਦਾਨ ਦੇਵ ਸੀ ਨਹੀਂ ਅਣਮੁੱਗਿਆ ਤਾਂ ਦਾਮ ਦੇਵ ਸੀ ਸਭੇ ਇੱਛਾ ਪੂਰੀਆਂ ਜਾਵ ਆਵੇ ਕਹਥ ਹੱਥ ਅਣਮੁੱਗਿਆ ਦਿੰਦਾ ਜੇ ਕੋਈ ਮੰਗੇ ਨਾ ਦਾਨ ਫਿਰ ਦੇ ਦਿੰਦਾ ਦਾਨ ਦੀ ਕੋਈ ਲਿਮਟ ਨਹੀਂ ਹੁੰਦੀ ਦਾਨ ਉਹ ਹੁੰਦਾ ਹੈ ਦਾਤਾ ਉਹ ਦਾਨ ਦਿੰਦਾ ਜਿਹੜਾ ਮੇਰੀ ਲੋੜ ਹੈ ਉਹਨੂੰ ਸਮਝ ਕਿ ਮਾਇਆ ਦਾਨ ਨਹੀਂ ਹੈ ਸਰੀਰ ਦੇ ਪਦਾਰਥ ਦਾਨ ਨਹੀਂ ਦਰਗਾਹ 'ਚ ਬੰਦੇ ਨਹੀਂ ਜਾਂਦੇ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ ਜੀ ਨੂੰ ਕੀ ਚਾਹੀਦਾ ਜੀ ਨੂੰ ਦਾ ਸੁਖ ਚਾਹੀਦਾ ਥਾਂ ਚਾਹੀਦਾ ਥਰ ਥਰ ਕੰਬਦਾ ਚਾਹੀਦਾ ਇਹਦਾ ਕੰਬਾ ਕਿਵੇਂ ਹਟੇ ਇੱਥੇ ਆ ਕੇ ਗੱਲ ਹੈ ਕੰਬਾ ਕਿਵੇਂ ਇਹਦਾ ਕੰਬਾ ਕਿਵੇਂ ਹਟੇ ਪੈ ਅਪੈ ਪਾਲੇ ਨੂੰ ਕਿਵੇਂ ਮਿਲੇ ਸਭੇ ਇੱਛਾ ਪੂਰੀ ਹੋਣ ਦਾ ਆਪ ਹੋ ਜੇ ਕੁਛ ਵੀ ਨਾ ਅਸੀਂ ਮੰਗੀਏ ਮੰਗਣ ਤੇ ਬੰਦ ਹੋ ਜਾਈਏ ਫਿਰ ਸਾਰੇ ਮੁਕਤ ਹੋ ਸਕਦੇ ਆ ਬਸ ਇਹੀ ਪੜਾਈ ਪੜਾਈ ਜਾਂਦੀ ਸੀ ਗੁਰੂ ਘਰ ਚ ਕੁਛ ਵੀ ਨਾ ਮੰਗੋ ਤੁਸੀਂ ਜੋ ਕਰਦਾ ਪਾਣੋ ਬੋਲੋ ਪਾਣਾ ਮੰਨੋ ਮੰਗੋ ਕਰੋ ਸਾਰੇ ਕਾਰਜ ਆਪੇ ਪੂਰੇ ਹੋ ਜਾਣਗੇ